ਗਾਵੇ ਕੋ ਤਾਨ ਹੋਵੇ ਕਿਸੇ ਤਾਨ ਤਾਨ ਤੇ ਗੱਲ ਆ ਕੇ ਮੁਕੀ ਆ ਤਾਨ ਤੇ ਸਟਾਰਟ ਕਰ ਹੁਕਮ ਜੇ ਆ ਕੇ ਮੁਕੀ ਨਹੀਂ ਹੁਕਮ ਤੇ ਸਟਾਰਟ ਕਰ ਕੋਈ ਇਸ ਕਰਕੇ ਗਾਉਂਦਾ ਵੀ ਬਹੁਤ ਸ਼ਕਤੀਸ਼ਾਲੀ ਹੈ ਤੂੰ ਜਿੰਨੇ ਵੀ بڑے بڑے ਸਾਰੇ ਹੋਏ ਨੇ ਤਾਣ ਵਾਲੇ ਸਾਰੇ ਤੇਰੇ ਬਾਣੇ ਤੇ ਚੱਲੇ ਨੇ ਆਪਣਾ ਬਾਣੇ ਕੋਈ ਚੱਲੇ ਨਹੀਂ ਸਕਦਾ ਔਰ ਨਾ ਚੱਲ ਸਕੂਗਾ ਨਾ ਚੱਲ ਰਿਹਾ ਇਹ ਸ਼ਕਤੀ ਨੂੰ ਜਿਹੜਾ ਤੇਰੀ ਨੂੰ ਬਾਣੇ ਨੂੰ ਸਮਝ ਲੈਂਦਾ ਉਹ ਤੇਰੇ ਤਾਣ ਕਰਕੇ ਗਾਉਂਦਾ ਤੈਨੂੰ ਕਿ ਤੇਰੇ ਜਿੰਨੀ ਸ਼ਕਤੀ ਕੋਈ ਨਹੀਂ ਹੈ ਉਹ ਕੀ ਕਹਿੰਦਾ ਤੂੰ ਸਰਵ ਸ਼ਕਤੀਮਾਨ ਹੈ ਇਹ ਦੇਖ ਕੇ ਜਿਹਦਾ ਸਰਵ ਸ਼ਕਤੀਮਾਨ ਕਹੇ ਗੱਲ ਹੋਰ ਹੈ ਜੇ ਸੁਣੀ ਸੁਣਾਈ ਗੱਲ ਵੀ ਗੱਲ ਹੋਰ ਪਰ ਦੇਖ ਕੇ ਗਾਉਣਾ ਹੋਰ ਆਨੰਦ ਆ ਸੁਣਿਆ ਸੁਣਾਇਆ ਕਹਿਣ ਦਾ ਉਹ ਤਾਂ ਆਨੰਦ ਕੁਝ ਨਹੀਂ ਹੈ ਸੁਣਿਆ ਸੁਣਾਇਆ ਕਹਿਣ ਦਾ ਕੋਈ ਆਨੰਦ ਨਹੀਂ ਇਸ ਕਰਕੇ ਗੁਰਬਾਣੀ ਪੜ੍ਹਨ ਤੇ ਸਾਨੂੰ ਕੋਈ ਆਨੰਦ ਨਹੀਂ ਹੁੰਦਾ ਆਨੰਦ ਉਹ ਤਲਾਉ ਜਿਹਨੂੰ ਗੱਲ ਬੁੱਝ ਲਈ ਜੇ ਕੋਈ ਉਹਦਾ ਤਾਣ ਕਰਕੇ ਉਹ ਗਾਵੇ ਤਾਣ ਨੂੰ ਸਮਝ ਕੇ ਤਾਂ ਖੁਦ ਸ਼ਕਤੀਆਂ ਉਹ ਜੋ ਹੋ ਜਾਂਦੀਆਂ ਨੇ ਪੈਦਾ ਬਤਾਉਣ ਹੋਵੇ ਕਿਸੇ ਤਰ੍ਹਾਂ ਬਸ ਦੋਨੋਂ ਉਹਦੇ ਤਾਣ ਪੈਦਾ ਹੋ ਜਾਂਦਾ ਉਹ ਜਿ ਵੀ ਉਸੀਆਂ ਹੀ ਸ਼ਕਤੀਆਂ ਪੈਦਾ ਹੋ ਜਾਂਦੀਆਂ ਉਸ ਕਿਸੇ ਚ ਤਾਣ ਪੈਦਾ ਹੋ ਜਾ ਹੋਵੇ ਕਿਸੇ ਤਾਣ ਤਾਣ ਉਹਦਾ ਬੁੱਧਵਾਰ ਵੱਜ ਜਾਂਦਾ ਤਾਣ ਕੀ ਹੁੰਦਾ ਬੁੱਧਵਾਰ ਤਾਣ ਸਰੀਰ ਦਾ ਵੱਲ ਤਾਂ ਹੁੰਦਾ ਨਹੀਂ ਉਹਦੀ ਬੁੱਧੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਗਿਆਨ ਬਲਵਾਨ ਹੋ ਜਾਂਦਾ ਉਹਦਾ ਦ੍ਰਿਸ਼ਟੀ ਲੰਬੀ ਹੋ ਜਾਂਦੀ ਹੈ ਬੁੱਧ ਬਲ ਵੱਧਾ ਬੁੱਧ ਬਲ ਹੀਨ ਸੀ ਨਾ ਹੀਨ ਬੁੱਧ ਬਲ ਹੀਨ ਮੋਹ ਪਰਦੇਸ਼ਣ ਦੂਰ ਤੇ ਉਹ ਜਿਹੜਾ ਇੰਨੀਆਂ ਜੁਨੀਆਂ ਜੋ ਬਲ ਹੈ ਨਹੀਂ ਸੀ ਬੁੱਧ ਬਲ ਵਿਵੇਕ ਦਾ ਬੁੱਧ ਬਲ ਕੀ ਹੁੰਦਾ ਬੁੱਧ ਬਲ ਵਿਵੇਕ ਦਾ ਨਾਮ ਹੈ ਜਿਹੜਾ ਵਿਵੇਕ ਆ ਬੁੱਧੀ ਦਾ ਬਲ ਬਣਦਾ ਬਾਕੀ ਗਿਆਨ ਕੋਈ ਵਿਵੇਕ ਤੋਂ ਛੱਡ ਕੇ ਬੁੱਧੀ ਦਾ ਬਲ ਨਹੀਂ ਬਣਦਾ ਇਹਦੇ ਵਿੱਚ ਸਾਰੇ ਗਿਆਨ ਹੈ ਵਿਵੇਕ ਇਹਦੇ ਉਰੇ ਕੋਈ ਖੜੇ ਨਹੀਂ ਸਕਦਾ ਕੋਈ ਵੀ ਗਿਆਨਵਾਨ ਕਿਸੇ ਕਿਸਮ ਦਾ ਹੋਵੇ ਰੁਕੇ ਨਹੀਂ ਸਕਦਾ ਇਹਦੇ ਵਿੱਚ ਇਹ ਸਾਰੇ ਗਿਆਨ ਹੁੰਦੇ ਸਾਰੀਆਂ ਸ਼ਕਤੀਆਂ ਹੁੰਦੀਆਂ ਇਹਦੇ ਵਿੱਚ ਔਰ ਕੋਈ ਦੁਨੀਆ ਦਾ ਗਿਆਨ ਨਹੀਂ ਜੀ ਸ਼ਕਤੀ ਹੋ ਜਿਹੜਾ ਹੁਕਮ ਦੇ ਵਿੱਚ ਰਹਿੰਦਾ ਹੁਕਮ ਅਨੁਸਾਰ ਚੱਲਦਾ ਉਹਦਾ ਬੁੱਧ ਬਲ ਵੱਧ ਜਾਂਦਾ ਬਹੁਤ ਜ਼ਿਆਦਾ ਉਹੀ ਬੁੱਧੀ ਉਹਦੇ ਚ ਆ ਜਾਂਦੀ ਹੈ ਜਿਹੜੀ ਪਰਮੇਸ਼ਰ ਦੀ ਬੁੱਧੀ ਹੈ ਪਰਮੇਸ਼ਰ ਦੀ ਕਿਹੜੀ ਬੁੱਧੀ ਹੈ ਬਵੇਕ ਬੁੱਧੀ ਉਹਦੀ ਬੁੱਧੀ ਹੈ ਜਿਨ੍ਹਾਂ ਨੇ ਗੁਰਬਾਣੀ ਲਿਖੀ ਹੈ ਰਚੀ ਹੈ ਉਹ ਉਹਦੀ ਬੁੱਧੀ ਨਾਲ ਰਚੀ ਹੈ ਆਪਣੀ ਨਾਲ ਨਹੀਂ ਰਚੀ ਮੇਰੀ ਮਤ ਥੋੜੀ ਤੂੰ ਮੇਰਾ ਹੀ ਮਤ ਥੋੜੀ ਹੈ ਜਿਆਦਾ ਕਿਹਦੀ ਵਾਲੀ ਹੈ ਜਿਆਦਾ ਤੇਰੀ ਹੈ ਜਿਹੜੀ ਹੁਣ ਜਿਆਦਾ ਹੈ ਮੇਰੀ ਨਹੀਂ ਹੈ ਤੇਰੀ ਹੈ ਮੇਰੀ ਮਾਤਾ ਤੇਰੀ ਦਾ ਵਿਰੋਧ ਕਰਦੀ ਸੀ ਜਿਹੜਾ ਵਿਰੋਧ ਕਰਦੀ ਸੀ ਨਾ ਹੁਕਮ 'ਚ ਨਹੀਂ ਚੱਲਣ ਦਿੰਦੀ ਸੀ ਉਹੀ ਮੇਰੀ ਮਤ ਸੀ ਉਹ ਤਾਂ ਖਤਮ ਹੋ ਗਈ ਉਹਦੀ ਤੇ ਸ਼ਕਤੀ ਥੋੜੀ ਜੀ ਸੀ ਜਦ ਮੈਨੂੰ ਪਤਾ ਲੱਗ ਗਿਆ ਵੀ ਇਹਦੀ ਤੇ ਸ਼ਕਤੀ ਕੁਝ ਨਹੀਂ ਕੋਈ ਫਾਇਦਾ ਹੀ ਨਹੀਂ ਵਿਰੋਧ ਕਰਨ ਦਾ ਵਿਰੋਧ ਕਰਦੇ ਹੋ ਨਿਕਲਦਾ ਹੀ ਕੁਝ ਨਹੀਂ ਮੈਂ ਵਿਰੋਧ ਕਰਨਾ ਹੀ ਛੱਡਦਾ ਜਦ ਦੇਖਦਾ ਕੋਈ ਰਾਜਾ ਵੀ ਮੈਂ ਤੇ ਜਿੱਤ ਨਹੀਂ ਸਕਦਾ ਉਹ ਆ ਕੇ ਉਹਦੇ ਅਧੀਨ ਹੋ ਜਾਂਦਾ ਸਰੈਂਡਰ ਕਰ ਦਿੰਦਾ ਆਪਣੇ ਆਪ ਨੂੰ ਕਹਿੰਦਾ ਸਰੈਂਡਰ ਕਰਕੇ ਫਾਇਦਾ ਭਾਈ ਦੱਸ ਤੇਰੇ ਅਨਸਾਰ ਚੱਲਾਂਗੇ ਕਹਿੰਦਾ ਠੀਕ ਹੈ ਕਰੀ ਜਾ ਤੂੰ ਰਾਜ ਅਨੁਸਾਰ ਚੱਲਣਾ ਪਊਗਾ ਰਾਜ ਤਾਂ ਉਹੀ ਕਰਦੇ ਰਹਿੰਦੇ ਹੁੰਦੇ ਨੇ ਹਿੰਦੁਸਤਾਨ ਜੋ ਹੀ ਰਾਜੇ ਰਾਜ ਕਰਦੇ ਤੇ ਜਲਦੀ ਜਲਦੀ ਜੋਨੇ ਅਧੀਨ ਚੱਲਦੇ ਤੇ ਜੇ ਆਕੀ ਹੋਊਗਾ ਫਿਰ ਫੌਜ ਕਜੀ ਹੋ ਜਾਂਦੀ ਉਹਨਾਂ ਦੇ ਰਾਜ ਕਰਾਉਂਦੇ ਹੁੰਦੇ ਨੇ ਅਗਲੇ ਅਧੀਨ ਰੱਖ ਕੇ ਸਾਰਿਆਂ ਨੇ ਹੁਕਮ ਦੇ ਅਧੀਨ ਚੱਲਣਾ ਜਿਹੜਾ ਨਹੀਂ ਅਧੀਨ ਚੱਲਦਾ ਬਾਗੀ ਹੈ ਮਵਾਸੀ ਹੈ ਸੰਸਾਰ ਮਵਾਸੀਆਂ ਦਾ ਭਰਿਆ ਹੈ ਬਾਗੀਆਂ ਦਾ ਭਰਿਆ ਹੈ ਅਧੀਨ ਕੌਣ ਹੈ ਗੁਰਮੁਖ ਗੁਰਮੁਖ ਕੋਲ ਸ਼ਕਤੀ ਬੁੱਧਵਾਨ ਸ਼ਕਤੀ ਹੈ ਉਹਨੇ ਆਪਣੀ ਸ਼ਕਤੀ ਦਿੱਤੀ ਗੁਰਮੁਖ ਨੂੰ ਤਾਂ ਕਿ ਇਹ ਸ਼ਕਤੀ ਦਾ ਮਿਸਯੂਜ਼ ਨਾ ਕਰੇ ਮਿਸਯੂਜ਼ ਜਿਹੜੇ ਕਰਦੇ ਨੇ ਉਹਨਾਂ ਨੂੰ ਸ਼ਕਤੀ ਨਹੀਂ ਮਿਲਦੀ ਸਾਰੇ ਗੱਲ ਦਾ ਮਿਸਯੂਜ਼ ਕਰ ਰਹੇ ਨੇ बड़े बड़े ਜੱਜ ਆਪਣੀ ਅਕਲ ਦਾ ਗਲਤ ਇਸਤੇਮਾਲ ਕਰ ਰਹੇ ਜਿਹੜੇ ਕੋ ਜਿੱਦੀ ਗਲਤ ਅਕਲ ਹੈ ਉਹ ਵੀ ਬਿਰਲਾ ਗੁਰਮੁਖ ਹੋਊਗਾ ਜਿਹੜਾ ਅਕਲ ਦਾ ਇਸਤੇਮਾਲ ਗਲਤ ਨਾ ਕਰੇ ਅਕਲ ਬਹੁਤ ਵੱਡੀ ਸ਼ਕਤੀ ਹੈ ਪਾਵਰ ਹੈ ਇਹਦਾ ਵਿਸ਼ੂਲ ਕਰ ਰਹੇ ਨੇ ਲੋਕ ਇਹ ਬੁੱਧ ਨਹੀਂ ਮਿਲਦੀ ਜਿਹੜਾ ਮਿਸਯੂਜ਼ ਕਰੇ ਪਹਿਲਾ ਭਰੋਸਾ ਜਿੱਤਣਾ ਪੈਂਦਾ ਹੈ ਜਿੰਨਾ ਜਰ ਭਰੋਸਾ ਨਹੀਂ ਜਿੱਤਿਆ ਜਾਂਦਾ ਹੈ ਬੁੱਧ ਮਿਲਦੀ ਹੋਈ ਨਹੀਂ ਵੀ ਇਹ ਮਿਸਯੂਜ਼ ਨਹੀਂ ਕਰੂਗਾ ਕਿਸੇ ਕੀਮਤ ਤੇ ਵੀ ਇਹ ਬੁਰੇ ਦਾ ਬੁਰੇ ਦਾ ਭਲਾ ਪਰਮੇਸ਼ਰ ਕਰਦਾ ਹੈ ਹਮ ਨਹੀਂ ਚੰਗੇ ਚੰਗੇ ਨਹੀਂ ਰਹਿੰਦੇ ਨਹੀਂ ਚੰਗੇ ਹੋਣ ਕਰਕੇ ਹੀ ਭਲਾ ਕਰੀ ਜਾਂਦਾ ਸਭ ਇਹ ਤਾਂ ਬੜਾ ਔਖੀ ਗੱਲ ਹੈ ਸੰਸਾਰ ਦੇ ਆਦਮੀ ਇਦਾਂ ਨਹੀਂ ਕਰ ਸਕਦੇ ਸਾਡੇ ਕੋਲ ਖਰਾਬ ਹੋਵੇ ਅਸੀਂ ਉਹਦਾ ਵੀ ਭਲਾ ਹੀ ਸੋਚੀ ਜਾਈਏ ਜੇ ਇਹ ਸੋਚਦਾ ਸੰਸਾਰੀ ਆਦਮੀ ਨਹੀਂ ਜਿਹੜਾ ਸੰਸਾਰੀ ਨਹੀਂ ਕਹਿ ਸਕਦੇ ਉਹ ਤਾਂ ਪਰਮੇਸ਼ਰ ਦਾ ਭਗਤ ਹੈ ਉਹ ਸੰਸਾਰੀ ਨਹੀਂ ਫਿਰ ਭਲਾ ਹੀ ਕਰਨਾ ਸਭ ਦਾ ਜੇ ਪਰਮੇਸ਼ਰ ਕਰਦਾ ਉਵੇਂ ਕਰਨਾ ਸੁਭਾਏ ਉਹ ਇੱਕ ਅਕਲ ਦਾ ਇੱਕ ਸੁਭਾਅ ਹੁੰਦਾ ਭਗਤਾਂ ਜੋ ਹੀ ਅਕਲ ਹੈ ਉਹੀ ਸਟੈਂਡਰਡ ਹੈ ਗੱਲ ਦਾ ਜੋਤ ਵਾ ਜੁਗਤ ਸਾਈ ਜਾਂ ਜੋਤ ਕਹੂ ਤੇ ਜੁਗਤੀ ਵੀ ਕੋਈ ਨਹੀਂ ਸਾਇ ਕਾਇਆ ਫੇਰ ਪਲਟੀ ਹੈ ਜੋਤ ਦਾ ਮਤਲਬ ਹੁੰਦੀ ਹੈ ਇੱਥੇ ਇਹਨਾਂ ਨੂੰ ਜੋਤ ਦਾ ਨਹੀਂ ਪਤਾ ਜੋਤ ਦਾ ਕੀ ਜੋਤ ਬੁੱਧੀ ਦਾ ਨਾ ਹੋਇਆ ਦੂਆ ਬੁੱਧੀ ਉਹ ਜੋਤ ਹੁੰਦੀ ਹੈ ਬੁੱਧ ਪ੍ਰਕਾਸ਼ ਹੁੰਦਾ ਸਾਧ ਮੇਰੋ ਬੁੱਧਰ ਗਿਆਨ ਗਿਆਨ ਖਾਲਸਾ ਕੁਝ ਵੀ ਨਹੀਂ ਖਾਲਸੇ ਦਾ ਵਜੂਦ ਬੁੱਧ ਔਰ ਗਿਆਨ ਹੈ ਇਹ ਜੋਤ ਹੈ ਗਿਆਨ ਵੀ ਜੋਤ ਹੈ ਬੁੱਧ ਵੀ ਜੋਤ ਹੈ ਇਹ ਤਾਂ ਦੀਵੇਜ ਫਸੇ ਨੇ ਜੋਤ ਪਤਾ ਨਹੀਂ ਕੀ ਹੈ ਉਹਨਾਂ ਨੇ ਆਪਣੀ ਆਤਮਾ ਕੱਢ ਕੇ ਦੂਏ 'ਚ ਰੱਖਤੀ ਆਤਮਾ ਦੂਏ 'ਚ ਕਿਵੇਂ ਬੈਜੂ ਆਪਣੀ ਆਤਮਾ ਦੇ ਗਿਆਨ ਦਾ ਲੈਵਲ ਇੱਕ ਹੋ ਗਿਆ ਸਮਝ ਦਾ ਲੈਵਲ ਇੱਕ ਹੈ ਸੋਚ ਆਪਣੀ ਹੈ ਨਹੀਂ ਸਮਝਦਾ ਲੈ ਲਿਖਾ ਉਹ ਜੋਤ ਹੈ ਵਿਵੇਕ ਬੁੱਧੀ ਉਹਦੇ ਚ ਵਿਵੇਕ ਬੁੱਧੀ ਉਹਦਾ ਵਿਵੇਕ ਬੜੇ ਹਾਰਟ ਸਪੈਸ਼ਲਿਸਟ ਕਿੰਨੇ ਡਾਕਟਰ ਹੋ ਸਕਦੇ ਨੇ ਚਾਹੇ 1000 ਹੋ ਜਵੇ 4000 ਹੋ ਜਵੇ ਲੱਖ ਹੋ ਜਵੇ ਕੋਈ ਬੁੱਧੀ ਹੋਊਗੀ ਉਹ ਜੋ ਬੁੱਧੀ ਹੈ ਜੋ ਤਾਂ ਹੋਈ ਹੈ ਉਹੀ ਗਿਆਨ ਹੈ ਉਹਦੇ ਕੋਲ ਤੇ ਵਿਵੇਕ ਬੁੱਧੀ ਵਾਲੇ ਜ਼ਿਆਦਾ ਨਹੀਂ ਹੋ ਸਕਦੇ ਕੂੜ ਪਟਾਕ ਦੇ ਜਵੜੀਆਂ ਮਾਰੀ ਜਾਂਦੇ ਨੇ ਪਤਾ ਲੱਗੇ ਸਾਨੂੰ ਅਸਲ ਗੱਲ ਕੀ ਜਿੰਨਾ ਚਿਰ ਜੋਤ ਦਾ ਨਹੀਂ ਸਮਝ ਆਉਂਦੀ ਗੁਰਬਾਣੀ ਦਾ ਅਰਥ ਕਿੱਥੋਂ ਕਰਨਗੇ ਸਾਰੀ ਕੇਂਦਰ ਤੇ ਗੁਰਬਾਣੀ ਜੋਤ ਤੇ ਜਾਤ ਔਰ ਜੋਤ ਦੋ ਚੀਜ਼ਾਂ ਨੇ ਸੰਸਾਰ ਦੀ ਚੀਜ਼ ਕਿਹੜੀ ਹੈ ਜਾਤ ਮੈਟਰ ਹੈ ਸਾਕਾਰ ਹੈ ਆਕਾਰ ਹੈ ਸਾਨੂੰ ਦੀਦੀ ਹੈ ਜੋਤ ਨਿਰਾਕਾਰ ਹੈ ਜੋਤ ਦਾ ਹੀ ਦਰਸ਼ਨ ਹੈ ਮਨ ਦਾ ਦਰਸ਼ਨ ਜੋਤ ਦਾ ਹੀ ਦਾ ਮਨ ਤੋਂ ਜੋਤ ਸਰੂਪ ਹੈ ਕੰਨ ਚੋਂ ਜਦ ਮਨ ਖੋਜਣਾ ਜੋਤ ਤੇ ਖੋਜਣੀ ਹੋਰ ਕੀ ਖੋਜਣਾ ਮਨ ਜਾਂ ਜੋਤ ਸਰੂਪ ਹੈ ਹਰੇਕ ਦਾ ਮਨ ਜੋਤ ਹੈ ਜਿਹੜਾ ਮਨ ਹੈ ਜੋਤ ਹੁੰਦੀ ਆ ਤੇ ਲੈਣ ਚ ਪਹਿਲਾਂ ਜੋਤ ਹੈ ਵੀ ਜੀ ਲੈਣ ਚ ਮਨ ਹੈ ਨਹੀਂ ਜੀ ਕੋਈ ਜੋਤ ਪਾਤੀ ਜੀ ਕੋਈ ਜੋਤ ਫਲਾਣਾ ਪਤਾ ਨਹੀਂ ਕੀ ਕੀ ਸਮਝੇ ਨਹੀਂ ਆਦਾ ਕਿ ਜੋ ਮਰਜੀ ਗਈ ਜਾਂ ਜੇ ਸਮਝੇ ਨਹੀਂ ਆਈ ਜੀ ਜੇ ਜੀ ਸਮਝ ਆਉਂਦੀ ਉਹ ਜੀ ਗੱਲ ਕਰੀ ਜਾਂਦੇ ਭਗਤ ਜਦ ਇਕੱਠੇ ਹੋਏ ਨੇ ਭੱਟ ਹੋਏ ਨੇ ਉਹਨਾਂ ਨੇ ਫਿਰ ਜੋਤ ਵੰਡ ਕੇ ਭਾਈ ਐਟ ਅ ਟਾਈਮ ਭਗਤ ਹੋਏ ਨੇ ਭੱਟ ਇਕੱਠੇ ਹੋਏ ਨੇ ਗੁਰੂ ਵੀ ਨਾਲ ਨੇ ਫਿਰ ਜੋਤ ਡਿਵਾਈਡ ਹੋ ਗਈ ਸਾਰੇ ਥੋੜੀ ਥੋੜੀ ਪਾਤੀ ਇੱਕੋ ਜੋਤ ਹੈ ਸਾਰੇ ਕੋਈ ਸਟੈਂਡਰਡ ਦੀ ਗੱਲ ਹੈ ਤੇ ਉਹੀ ਚੀਜ਼ ਉਹਨਾਂ ਹੀ ਸਟੈਂਡਰਡ ਹੈ ਉਹਨਾਂ ਕੋਲ ਉਸ ਸਟੈਂਡਰਡ ਦੀ ਸਮਝ ਹੈ ਹੁਕਮ ਬੁੱਝ ਲਿਆ ਸਾਰਿਆਂ ਨੇ ਬਸ ਹੁਕਮ ਬੁੱਝ ਪਰਮਪਰ ਪਾਈ ਲੈਣਾ ਪਰਮ ਪਦਵੀ ਪਦਵੀ ਪਾਵੇ ਇਹਨਾਂ ਨੇ ਕੀ ਪਾਇਆ ਪਰਮ ਪਦਵੀ ਹੂੰ ਗਾਵੇ ਕੋ ਦਾਤ ਜਾਣੇ ਨਹੀਂ ਸਾਨ ਗਾਵੇ ਕੋ ਦਾਤ ਜਾਣੇ ਖਾਲੀ ਦਾਤ ਨਿਸ਼ਾਨ ਦੀ ਜਾਣੇ ਨਿਸ਼ਾਨ ਜਿਹੜਾ ਸ਼ਬਦ ਨੂੰ ਜਾਣ ਲੈਂਦਾ ਨਾ ਸ਼ਬਦ ਨੂੰ ਨਿਸ਼ਾਨ ਤੌਸੇ ਨੂੰ ਗਗਨ ਮਾਮਾ ਜੀ ਦੇ ਅੰਦਰ ਵੱਜ ਜਾਂਦਾ ਉਹਨੂੰ ਪਤਾ ਲੱਗਦਾ ਦਾਤ ਉਹ ਦਾਤ ਹੈ ਦਾਤ ਨਾਮ ਲਈ ਉਹ ਗਾਵਾ ਤੋਂ ਦਾਤ ਜਾਣੇ ਨਹੀਂ ਸ਼ਾਮ ਦਾਤ ਨੂੰ ਯਾਦ ਗਾਉਂਦਾ ਜਦ ਉਹਦੇ ਅੰਦਰ ਸ਼ਬਦ ਗੁਰੂ ਪਰਗਟ ਹੁੰਦਾ ਉਹ ਤੋਂ ਪਹਿਲਾਂ ਨਹੀਂ ਗਾਉਂਦਾ ਉਹ ਤੋਂ ਪਹਿਲਾਂ ਜੋ ਗਾਇਆ ਹੋਇਆ ਸਭ ਉਲਟ ਟਾਂਗ ਜਿੰਨਾ ਚਿਰ ਅੰਦਰ ਬਣਾਉਣ ਵਾਲਾ ਪ੍ਰਗਟੇ ਨਹੀਂ ਹੋਇਆ ਤੁਹਾਡੇ ਤੁਸੀਂ ਉਹਦੀਆਂ ਰਾਤਾਂ ਨੂੰ ਕਿਵੇਂ ਗਾਉਂਗੇ ਫਿਰ ਸੁਣੀ ਸੁਣਾਈ ਗੱਲ ਗਾਉਂਗੇ ਇਹ ਤਾਂ ਸੁਣੀ ਸੁਣਾਈ ਹੋਈ ਹੈ ਅਸਲ ਸੁਣੀਆਂ ਸੁਣਾਈਆਂ ਗੱਲਾਂ ਹੀ ਕਰਦੇ ਨੇ ਸਾਰੇ ਧਰਮ ਭਗਤਾਂ ਨੇ ਸੁਣੀ ਸੁਣਾਈ ਨਹੀਂ ਕੀਤੀ ਇਹਨਾਂ ਨੇ ਕਿਹਾ ਜਦ ਦੇਖਾਂ ਤਬ ਗਾਉਂ ਜਦ ਉਹਨਾਂ ਨੇ ਆਪਣੇ ਅੰਦਰ ਪ੍ਰਗਟ ਹੋਇਆ ਦੇਖਿਆ ਫਿਰ ਗੁਰਬਾਣੀ ਵਿੱਚ ਫਿਰ ਉਹੀ ਜਿਹਦੇ ਅੰਦਰ ਪ੍ਰਗਟ ਹੋ ਗਿਆ ਫਿਰ ਬੁਲਾਉਣ ਵਾਲਾ ਉਹੀ ਹੈ ਸਾਰਿਆਂ ਨੂੰ ਬੋਲਣ ਵਾਲੇ ਡਾਕਟਰ ਜੇ ਬੋਲਣ ਵਾਲਾ ਇੱਕ ਹੁੰਦਾ ਤਾਂ ਮਹੱਲਾ ਦੂਜਾ ਨਹੀਂ ਸੀ ਆਉਂਦਾ ਉੱਥੇ ਜੇ ਜੋਤ ਨਾਨਕ ਦੀ ਲੈਣ ਚ ਮਹੱਲਾ ਦੂਜਾ ਕਾਹਦੇ ਆ ਗਿਆ ਫਿਰ ਨਾਨਕ ਵੀ ਜਿਉਂਦਾ ਲੈਣਾ ਵੀ ਜਿਉਂਦਾ ਫਿਰ ਜੋਤ ਕਿਵੇਂ ਆ ਗਈ ਦੋਹਾਂ ਚ ਲੈਣੇ ਵਾਲੀ ਕਿੱਥੇ ਗਈ ਇਹ ਤਾਂ ਐਵੇਂ ਐਸੇ ਉਲਝੇ ਹੋਏ ਨੇ ਅਸਲ ਸਮਝ ਨਹੀਂ ਆਈ ਕਰਨ ਵੀ ਕੀ ਜਾਂ ਸਮਝੇ ਨਹੀਂ ਆਈ ਜੋਤ ਦੀ ਉਹ ਸਮਝ ਨਹੀਂ ਆਈ ਜੋਤ ਕੀ ਹੁੰਦੀ ਹੈ ਦੂਜ ਕਿਵੇਂ ਪੈਂਦੀ ਹੈ ਪਹਿਲਾਂ ਕਿਵੇਂ ਸਰੀਰ 'ਚ ਪੈਂਦੀ ਹੈ ਪੈ ਨਹੀਂ ਸਕਦੀ ਜੋਤ ਤਾਂ ਜੋਤ ਕਰਮ ਤੇ ਬਿਨਾਂ ਨਹੀਂ ਪ੍ਰਵੇਸ਼ ਕਰ ਸਕਦੀ ਕੋਈ ਤਰੀਕਾ ਨਹੀਂ ਪਰਮੇਸ਼ਰ ਕੋਲ ਤਾਂ ਹੋਰ ਕੋਈ ਵਿਧੀ ਹੈ ਨਹੀਂ ਪਰਮੇਸ਼ਰ ਕੋਲ ਕੋਈ ਵੀ ਨਹੀਂ ਹੋ ਰਹੀ ਗਰਭ ਦੇ ਬਿਨਾ ਉਹਨੇ ਗਰਭ ਦੀ ਵਿਧੀ ਬਣਾਈ ਹੈ ਉੱਥੇ ਜੋਤ ਪ੍ਰਵੇਸ਼ ਕਰਦੀ ਹੈ ਸਰੀਰ ਬਾਹਰ ਨਹੀਂ ਕਰ ਸਕਦਾ ਉਹਦੇ ਬਿਨਾ ਸਰੀਰ ਜੋਤ ਨਹੀਂ ਜੁੜ ਸਕਦੀ ਤਾਂ ਫਿਰ ਉਹ ਵੀ ਬਣਾਈ ਜਾਂਦਾ ਹੈ ਤਾਂ ਸਰੀਰ ਇਹਨਾਂ ਦੀਆਂ ਕਹਾਣੀਆਂ ਬਣਾਈਆਂ ਮਰ ਗਏ ਛਿੱਕਾ ਮਾਰਿਆ ਜਿਉਂਦੇ ਹੋ ਗਏ ਹੋ ਗਏ ਉਹ ਕਹਾਣੀਆਂ ਨੂੰ ਸੱਚ ਮੰਨੀ ਬੈਠੇ ਨੇ ਫਿਰ ਮੈਂ ਔਰ ਦੀ ਲੜਾਈ 'ਚ ਮਰ ਗਏ ਉਹਨਾਂ ਜੀ ਅੰਮ੍ਰਿਤ ਦਾ ਘੜਾ ਲੈਂਦਾ ਛਿੱਟਾ ਮਾਰਿਆ ਸਾਰੇ ਜਿਉਂਦੇ ਕਰ ਲਏ ਉਹ ਗੱਲਾਂ ਨੂੰ ਸੱਚ ਮੰਨੀ ਬੈਠੇ ਨੇ ਕਹਾਣੀਆਂ ਨੂੰ ਤਾਂ ਕਰੀ ਜਾਂਦੇ ਕੋਈ ਦੂਏ ਦੀ ਜੋਤ ਪੈ ਜਾਂਦੀ ਹੈ ਜੀ ਸਾਧਾਂ ਦੀਆਂ ਸਾਖੀਆਂ ਸੁਣੀ ਹੋਈ ਨੇ ਸਾਧ ਉਹਨੂੰ ਸੱਚ ਮੰਨੀ ਬੈਠੇ ਉਹਨਾਂ ਦੇ ਗੁਰੂਆਂ ਦੀ ਸੁਣਾਈ ਹੋਈ ਹੈ ਉਹ ਗੁਰੂਆਂ ਨੂੰ ਬਹੁਤ ਬੜੇ ਬੰਦੇ ਸੀ ਉਹਨਾਂ ਨੂੰ ਨਹੀਂ ਸੀ ਪਤਾ ਵੀ ਗੁਰੂ ਜਿਹੜੇ ਸਾਡੇ ਉਹੀ ਨੇ ਜਿਹਨੂੰ ਸਾਖੀਆਂ ਆਉਂਦੀਆਂ ਹੁੰਦੀਆਂ ਨੇ ਨਾ ਪੜ ਲੈਂਦਾ ਸੁਣਾ ਦਿੰਦਾ ਸੁਣਾਉਣ ਦਾ ਢੰਗ ਤਰੀਕਾ ਉਹੀ ਵੱਡਾ ਜਿਵੇਂ ਆ ਸਾਰਾ ਉਹਨੇ ਨੇ ਕੀ ਨੇ ਆ ਸਾਰਾ ਜੋ ਸੁਣਾਉਂਦੇ ਨੇ ਪੜ ਕੇ ਸੁਣਾਉਂਦੇ ਨੇ ਪੜ ਕੇ ਕੋਈ ਸੁਣਾ ਲਵੇ ਆਪਣੇ ਕੋਲ ਉਹਨਾਂ ਦੇ ਅੰਦਰੋਂ ਕੀ ਪੈਦਾ ਹੋਇਆ ਸਵਾਲ ਇਹ ਨਵੀਂ ਗੱਲ ਕੀ ਦੱਸਦੇ ਨੇ ਨਾ ਕੁਝ ਵੀ ਨਹੀਂ ਉਹਨਾਂ ਕੋਲ ਜੇ ਨਵਾਂ ਕੁਝ ਨਹੀਂ ਤਾਂ ਹੀ ਮਾਇਆ ਨੂੰ ਪਏ ਸੀ ਜੇ ਨਵਾਂ ਹੁੰਦਾ ਮਾਇਆ ਤੇ ਉਹਨਾਂ ਨੇ ਕੀ ਲੈਣਾ ਸੀ ਜੇ ਗਿਆਨੀ ਹੁੰਦੇ ਗਿਆਨੀਆਂ ਦਾ ਤਾਂ ਨਾਮ ਹੈ ਤੇ ਸੰਸਾਰੀ ਦਾ ਉਹਨਾਂ ਦਾ ਵਾਸਤਾ ਕੀ ਹੁੰਦਾ ਸੰਸਾਰੀ ਨੂੰ ਜਿਹੜੇ ਪਏ ਉਹਨਾਂ ਨੂੰ ਨਾਮ ਤਾਂ ਹੈ ਹੀ ਨਹੀਂ ਇਹ ਮਨ ਰਹਿਣਾ ਚਾਹੀਦਾ ਇਹ ਤਾਂ ਗੱਲ ਰਜਿਸਟਰਡ ਹੈ ਸੰਸਾਰੀ ਆਦਮੀ ਨੇ ਸੰਸਾਰੀ ਨੂੰ ਗਾਵੇ ਕੋ ਗੁਣ ਵਡਿਆਈਆਂ ਚਾਰ ਕੋਈ ਉਹਦੇ ਆਚਰਣ ਆਚਾਰ ਵਡਿਆਈ ਜਮਾ ਆਚਾਰ ਆਚਰਣ ਆਚਰਣ ਦਾ ਕੀ ਆਚਰਣ ਉਹਦਾ ਹੁਕਮ ਹੈ ਆਚਰਣ ਜੋ ਵਾਪਰ ਰਿਹਾ ਹੈ ਸਭ ਇਸ ਸੰਸਾਰ ਚ ਜੋ ਕਰ ਰਿਹਾ ਹੈ ਉਹ ਹੋ ਰਿਹਾ ਹੈ ਜੋ ਹੋ ਰਿਹਾ ਹੈ ਉਹਦੇ ਅੱਛਾ ਉਹਦਾ ਆਚਰਣ ਕਿਹਾ ਜਾਂਦਾ ਵਡਿਆਈਆਂ ਕੀ ਹੈ ਉਹਦਾ ਅਚਾਰਨ ਹੈ ਦਾਤਾ ਅਚਾਰਨ ਦਾ ਉਹਦਾ ਦਾਨ ਦੇਣਾ ਸੁਭਾਅ ਉਹਦਾ ਕਿਸੇ ਨਾਲ ਬੈਰ ਨਹੀਂ ਕਰਦਾ ਦਰਿਆ ਦਿਲ ਸਭਾ ਚੜਨਾ ਇਹ ਗੱਲਾਂ ਗੁਣ ਸਾਰੇ ਅਚਾਰਨ ਵਿੱਚ ਸ਼ਾਮਲ ਹੁੰਦੇ ਕਿਸੇ ਆਦਮੀ ਦੇ ਗੁਣ ਜਾਂ ਉਗਣ ਉਹੀ ਉਹਦਾ ਅਚਾਰਨ ਹੁੰਦਾ ਅਚਾਰਨ ਕੀ ਹੁੰਦਾ ਕਿਸੇ ਗੁਣ ਔਰ ਉਗਣ ਉਹਦੇ ਗੁਣ ਵਡਿਆਈ ਔਰ ਆਚਾਰਨ ਕੁਝ ਕਹਿ ਲੋ ਗੁਣ ਗਾਇਨ ਕਹਿ ਲੋ ਵੜਿਆਈ ਕਰਨੀ ਕੋਈ ਕਹਿ ਲੋ ਉਹਦਾ ਆਚਰਣ ਜਿਹੜਾ ਹੈਗਾ ਇਹ ਦੱਸਿਆ ਆਚਰਣ ਕੀ ਹੈਗਾ ਸਾਰੇ ਗੁਣਾਂ ਦਾ ਇੱਕ ਖਜ਼ਾਨਾ ਔਗਣ ਹੈ ਉਹਦੀ ਇਸ ਕਰਕੇ ਉਹਦਾ ਆਚਰਣ ਵੀ ਚੰਗਾ ਹੀ ਹੋ ਇਸ ਕਰਕੇ ਉਹਦਾ ਕੋਈ ਬੁਰਾ ਵੀ ਨਹੀਂ ਹੋ ਸਕਦਾ ਕਿਉਂਕਿ ਉਹ ਨਹੀਂ ਕੋਈ ਹੈ ਗੁੱਸਾ ਨਹੀਂ ਉਹਨੂੰ ਆਉਂਦਾ ਜਿਤਾਰਦਾ ਨਹੀਂ ਹੋ ਕਿਸੇ ਦੀ ਗੱਲ ਕਿ ਅਚਾਨਣੇ ਗੁਰਬਾਣੀ ਜਿਹੜੀ ਦੇ ਵਿੱਚ ਉਹਦਾ ਅਚਾਨਣੇ ਦੱਸਿਆ ਹੈ ਗੁਰਗਾਇ ਦਾ ਅਚਾਰਣੇ ਹੁੰਦਾ ਕਿ ਜਿਹੜਾ ਉਹ ਅਚਾਨਣ ਗਾਇਆ ਹੈ ਜਾਂ ਗੁਰ ਗਾਇਆ ਹੈ ਜਾਂ ਵਡਿਆਈ ਕੀਤੀ ਹੈ ਕੋਈ ਇਹ ਕਰ ਨਹੀਂ ਜਾਂਦਾ ਦੇਖ ਕੇ ਕੋਈ ਉਹਦੇ ਗੁਰਗਾਇਨ ਕਰ ਰਿਹਾ ਵਡਿਆਈ ਕਰ ਰਿਹਾ ਕੋਈ ਉਹਦੇ ਦੇਖ ਰਿਹਾ ਵੀ ਉਹ ਸਭ ਸ਼ਕਤੀਮਾਨ ਹੈ ਪਰ ਜੇ ਤਾਂ ਦੇਖ ਕੇ ਗਾਉਂਦਾ ਹੈ ਸਭ ਸ਼ਕਤੀ ਸ਼ਕਤੀਮਾਨ ਫਿਰ ਹੋਰ ਗੱਲ ਹੈ ਜੇ ਸੁਣੀ ਸੁਣਾਈ ਗਾਉਂਦਾ ਫਿਰ ਹੋਰ ਗੁਰਬਾਣੀ ਚ ਸੁਣਿਆ ਅਸੀਂ ਸੁਣ ਲਿਆ ਬਹੁਤ ਕੁਝ ਅਸੀਂ ਪੜ੍ਹੀ ਜਾਂਦੇ ਕਹੀ ਜਾਂਦੇ ਵਿਸ਼ਵਾਸ ਕਿਉਂ ਨਹੀਂ ਇਸ ਗੱਲ ਤੇ ਜੇ ਸਰਵ ਸ਼ਕਤੀਮਾਨ ਹੈ ਅਸੀਂ ਆਪਣੀ ਅਪਰੋਚ ਕਿਉਂ ਕਰਦੇ ਹਾਂ ਉਹ ਜੋ ਬਾਹਰ ਨਿਕਲੂ ਜੇ ਦੇਖ ਕੇ ਗਾਉਂਦਾ ਉਹ ਆਪਣਾ ਐਫਰਟ ਛੱਡ ਦਿੰਦਾ ਜਿਹੜਾ ਦੇਖ ਕੇ ਨਹੀਂ ਗਾਉਂਦਾ ਐਫਰਟ ਛੱਡਦਾ ਨਹੀਂ ਗਾਈ ਜਾਂਦਾ ਦੋਹਾਂ ਗੱਲਾਂ ਲਾਜ ਫਰਕ ਹੁਣ ਉਹ ਵੀ ਗਾਉਂਦਾ ਹੁਣ ਉਹ ਵੀ ਗਾਉਂਦਾ ਉਹਦੇ ਤੇ ਅਸਰ ਕਿਉਂ ਨਹੀਂ ਕਰਦੀ ਬਾਣੀ ਉਹਦੇ ਤੇ ਅਸਰ ਕਿਉਂ ਕਰਦੀ ਹੈ ਅਸਰ ਤਾਂ ਅਸਰ ਪਹਿਲਾਂ ਹੀ ਹੋਇਆ ਹੈ ਗਾਵੇ ਕੋ ਵਿਦਿਆ ਇਹ ਵੀ ਭਗਤੀ ਹੈ ਇਹ ਭਗਤੀ ਹੈ ਗੁਣ ਗਾਉਣੇ ਕਾਹਦੇ ਕੋ ਗੁਣ ਗਣੇ ਆਈਆਂ ਆਪਣਾ ਆਚਰਣ ਵੀ ਹੋਏ ਜਾਂ ਕਰ ਰਿਹਾ ਜਿਹੇ ਜਾਂ ਗੁਣ ਵੜਿਆਈਆਂ ਵਾਲਾ ਗਾਉਂਦਾ ਗਾਉਂਦਾ ਗੁਣ ਕਹਿ ਗੁਣੀ ਸਮਾ ਬਣਿਆ ਉਹਦੇ ਗੁਣ ਗਾਉਂਦਾ ਗਾਉਂਦਾ ਗੁਣੀ ਨਿਧਾਨ ਤੇ ਸਮਾ ਜਾਂਦਾ ਹੈ ਆਪਣਾ ਆਚਰਣ ਵੀ ਬਦਲ ਰਿਹਾ ਹੈ ਜਿਉਂ ਜਿਉਂ ਸਮਝ ਆਉਂਦੀ ਆਚਰਣ ਬਦਲ ਰਿਹਾ ਹੈ ਜੇ ਆਚਰਣ ਨਹੀਂ ਬਦਲੂਗਾ ਉਹਦੇ ਵਿੱਚ ਉਹਦੇ ਨੇੜੇ ਨਹੀਂ ਜਾ ਸਕਦੇ ਪਰਮੇਸ਼ਰ ਦਾ ਸੁਭਾਅ ਨੂੰ ਸਮਝ ਕੇ ਉਹ ਜਿਹੜਾ ਸੁਭਾਅ ਆਪਣਾ ਬਣਾਇਆ ਹੋਇਆ ਉਹਦੇ ਨੇੜੇ ਨਹੀਂ ਜਾ ਸਕਦੇ ਜੇ ਉਹਦੇ ਸੁਭਾਅ ਦੇ ਸਾਨੂੰ ਨੁਕਤਾ ਜਿੰਨੀਆਂ ਤਾਂ ਨੇੜੇ ਨਹੀਂ ਜਾ ਸਕਦੇ ਕਿਸੇ ਲੀਡਰ ਦੇ ਨੇੜੇ ਜਾਣਨਾ ਉਹਦੀ ਹਰ ਗੱਲ ਨੂੰ ਖਿੜੇ ਮੱਥੇ ਮੰਨਣਾ ਉਹਦੀ ਹਰ ਗੱਲ ਪੁੱਠੀ ਨੂੰ ਹਾਂ ਇਹ ਬਹੁਤ ਠੀਕ ਹੈ ਮਨ ਲੀਡਰ ਨੇੜੇ ਲਾ ਲੈਂਦਾ ਸੰਸਾਰੀ ਲੀਡਰ ਦੀ ਗੱਲ ਕਰਦੇ ਉੱਤੇ ਪੁੱਠੀ ਹੈ ਉਹ ਨਹੀਂ ਕੋਈ ਇੱਥੇ ਤਾਂ ਪੁੱਠੀਆਂ ਹੈਗੀਆਂ ਸਿੱਧੀਆਂ ਪੁੱਠੀਆਂ ਲੀਡਰਾਂ 'ਚ ਹੁੰਦੀਆਂ ਹੀ ਨੇ ਉਹਦੀ ਪੁੱਠੀ ਵੀ ਚੰਗੀ ਹੈ ਸਿੱਧੀ ਵੀ ਚੰਗੀ ਹੈ ਜੇ ਕਿਤੇ ਕਹਿਤਾ ਨਹੀਂ ਆ ਤਾਂ ਠੀਕ ਨਹੀਂ ਸੀ ਗੱਲ ਗਾਹ ਉਹਦੇ ਕੋਲ ਪਹੁੰਚ ਗਈ ਉਹ ਹੈ ਲੀਡਰ ਹੈ ਮੈਨੂੰ ਤਾਂ ਲੀਡਰ ਬੰਦਾ ਹੀ ਹੈ ਮੈਨੂੰ ਕਿਤੇ ਮੰਨਦਾ ਨਹੀਂ ਇਹ ਤਾਂ ਆਪ ਲੀਡਰ ਹੈ ਤੇ ਮੇਰੇ ਤੇ ਟਿੱਪਣੀ ਕਰਦਾ ਹੈ ਕੱਲ ਨੂੰ ਮੇਰੇ ਬਰਾਬਰ ਖੜਾ ਹੋ ਜੂਗਾ ਪਰਮੇਸ਼ਰ ਨੇੜੇ ਉਹਨੂੰ ਲਾਉਂਦਾ ਜਿਹੜਾ ਉਹਦੇ ਵਰਗਾ ਸੁਭਾਅ ਬਣਾਉਂਦਾ ਉਹਦੇ ਸੁਭਾਅ ਨਾਲ ਆਪਣੇ ਸੁਭਾਅ ਨੂੰ ਬੁਲਾਉਂਦਾ ਹੈ ਆਪਣੀ ਕਮੀ ਨੂੰ ਦੂਰ ਕਰਦਾ ਹੈ ਇੱਥੇ ਨੇੜੇ ਲਾਲ ਗਾਵੇ ਕੋ ਵਿਦਿਆ ਵਿਖਮ ਵਿਚਾਰ ਕੋਈ ਇਸ ਕਰਕੇ ਕਹਉਂਦਾ ਹੈ ਵਿਖਮ ਵਿਦਿਆ ਦੀ ਵਿਚਾਰਦਾ ਵਿਦਿਆ ਜਿਹੜੀ ਖੋਜ ਕਰਦੇ ਆ ਅਸੀਂ ਸੰਸਾਰ ਦੇ ਵਿੱਚ ਇਹ ਤਾਂ ਖੋਜ ਕਰਦੇ ਕਾਦੀ ਕਰਦੇ ਇਹ ਉਹਦੀ ਵਿਦਿਆ ਸਰੀਰ ਨਾਲ ਆਤਮਾ ਕਿਵੇਂ ਜੋੜੀਏ ਵਿਦਿਆ ਖੋਜ ਕਰ ਲੋ ਦੱਸੋ ਕਿੱਥੇ ਕਿਵੇਂ ਜੋੜੀ ਜੋੜ ਕੇ ਦਿਖਾਓ ਜੋ ਕੁਝ ਬਣਾਇਆ ਉਹਨੇ ਬਣਾਇਆ ਨਾ ਅਸੀਂ ਤਾਂ ਉਹਦੀ ਖੋਜ ਕਰ ਰਹੇ ਹਾਂ ਜੋ ਜੋ ਕਰ ਰਹੇ ਹਾਂ ਤੇ ਤਾਂ ਹੈਰਾਨ ਹੋ ਰਹੇ ਹਾਂ ਕੋਈ ਕਰਦੇ ਕਰਦੇ ਇਹ ਪਿੱਖਾਂ ਤੇ ਤਿਆਰ ਕੋਈ ਦੇਖ ਕੇ ਜਦੋਂ ਕਹਿੰਦੇ ਜਦ ਦੇਖਿਆ ਕੀ ਦੇਖਿਆ ਮਾਟੀ ਦਾ ਪੁੱਤਰਾ ਕੈਸੇ ਰਚਤਾ ਜੇ ਵੀ ਤੁਮ ਵਿਚਾਰ ਕੀਤੀ ਹੈ ਤਾਂ ਕਿ ਹੈ ਮਤਲਬ ਮਾਟੀ ਦਾ ਪੁੱਤਰਾ ਕੈਸੇ ਰਚਤਾ ਅਜੀਬ ਗੱਲ ਹੈ ਹੈ ਮਿੱਟੀ ਇਹ ਦੇਖਦਾ ਵੀ ਹੈ ਦੌੜਿਆ ਵੀ ਫਿਰਦਾ ਹੈ ਸੁਣਦਾ ਵੀ ਹੈ ਇਹਨੂੰ ਦੇਖੇ ਦੇਖੇ ਸੁਣੇ ਦੌੜਿਆ ਫਿਰਦਾ ਹੈ ਇਹ ਵਿਖਮ ਵਿਦਿਆਲੀ ਵਿਚਾਰ ਹੈ ਆਦਮੀ ਕਰਕੇ ਦਿਖਾਵੇ ਗੱਡੀਆਂ ਡੀਜ਼ਲ ਬਣਾਈਆਂ ਨੇ ਅਸੀਂ ਚੀਜ਼ਾਂ ਬਣਾਈਆਂ ਨੇ ਉਹਦੀ ਫਰਾਗ ਗੱਡੀਆਂ ਦੀ ਪੈਦਾ ਕਰਦੀਆਂ ਸਾਨੂੰ ਕਿਤੋਂ ਤੇਲ ਕੱਢ ਕੇ ਸਾਫ਼ ਕਰਕੇ ਉਹਨਾਂ 'ਚ ਪਾਉਣਾ ਪੈਂਦਾ ਇਹ ਆਪਣੇ ਖਰਾਕ ਆਪੇ ਪੈਦਾ ਕਰ ਲੈਂਦਾ ਆਪਣੇ ਖਰਾਕ ਆਪੇ ਢੋਲ ਲੈਂਦਾ ਕਿਹੜਾ ਚੇਤਨ ਹੈ ਨਾ ਮਸ਼ੀਨ 'ਚ ਆ ਜਿਹੜੀ ਸਰੀਰ ਦੀ ਮਸ਼ੀਨ ਹੈ ਚੇਤਨ ਹੈ ਅਸੀਂ ਕੋਈ ਐਸੀ ਮਸ਼ੀਨ ਨਹੀਂ ਬਣਾ ਸਕਦੇ ਜਿਹਦੇ ਵਿੱਚ ਚੇਤਨ ਪਾ ਦਈਏ ਇਹ ਵਿਖੰਡ ਹੈ ਸਾਇੰਸ ਦੇ ਵਿੱਚ ਜਿਹੜਾ ਲੀਵਰ ਬਣਿਆ ਮਕੈਨੀਕਲ ਦੇ ਵਿੱਚ ਪਹਿਲਾਂ ਕਹਿੰਦੇ ਲੀਵਰ ਬਣਿਆ ਲੀਵਰ ਆ ਦੇਖ ਕੇ ਬਣਿਆ ਹੱਥ ਆਪਣਾ ਅਗਰ ਐਸੇ ਜੋੜ ਹੈ ਕੁੜੀ ਦਾ ਐਸੇ ਜੋੜ ਹੈ ਐ ਆ ਨਾ ਲੀਵਰ ਸਭ ਤੋਂ ਪਹਿਲਾਂ ਹੈ ਆਦਮੀ ਦੇ ਅੰਗ ਦੇਖ ਕੇ ਤਾਂ ਲੀਵਰ ਬਣਿਆ ਉਂਗਲਾਂ ਸਾਡੀਆਂ ਨੇ ਇਹ ਜਿਹੇ ਉਂਗਲਾਂ ਬਣਾਈਆਂ ਰੋਡ ਦੇ ਉਹਨਾਂ ਨੇ ਬਣਾਈਆਂ ਨੇ ਨਾ ਪਹਿਲਾਂ ਇਹਦੀ ਵਿਦਿਆ ਜੋ ਹੀ ਕਹਾਣੀ ਵਿਦਿਆ ਸ਼ੁਰੂ ਕਰਦੇ ਹਾਂ ਅਸੀਂ ਜਿਵੇਂ ਉਹਨੇ ਬਣਾਈ ਹੋਈ ਹੈ ਉਹਨੂੰ ਦੇਖ ਕੇ ਹੀ ਕਰਦੇ ਨਕਲ ਕਰਦੇ ਇਸ ਕਰਕੇ ਕਈ ਆਦਮੀ ਗਾਉਂਦੇ ਨੇ ਬੈਠੇ ਨੇ ਉਹਦੀ ਵਿਦਿਆ ਦੀ ਵਿਚਾਰ ਕਰਦੇ ਨੇ ਕਿੰਨੇ ਨੇ ਹੋ ਚੁੱਕੇ ਵਿਦਿਆ ਬੋਲੇ ਹੁੰਦੇ ਨੇ ਕਿੰਨੀ ਵਿਦਿਆ ਦੇ ਵਿੱਚ ਰੱਖ ਕੇ ਹੀ ਭਾਂਦੇ ਬਣਾਏ ਨੇ ਕੋਈ ਨਕਸ਼ੇ ਬਣਾ ਰਿਹਾ ਵਿਦੇਹੀਆਂ ਨੇ ਆਡਾ ਨਕਸ਼ੇ ਬਣਾਏ ਨੇ ਜਿਹਨਾਂ ਜੀਵ ਨੇ ਆਦਮੀ ਨੇ ਇੱਕ ਦੂਜੇ ਨਾਲ ਸ਼ਕਲ ਨਹੀਂ ਮਿਲਦੀ ਵਿਦੇਹੀਆਂ ਹੈ ਜਿੰਨੇ ਮਰਜੀ ਬਣਾਈ ਜਾਂਦਾ ਇੱਕ ਦੂਜੇ ਨਾਲ ਨਹੀਂ ਮਿਲਦੀ ਸ਼ਕਲ ਖੇਤਰ ਪ੍ਰਿੰਟ ਨਹੀਂ ਮਿਲਦੇ ਸਭ ਵਿਦਿਆ ਦੀ ਹੈ ਜੋ ਜੋ ਡੀਪਲੀ ਜਾਣਦੇ ਆ ਵਿਚਾਰ ਜਿੱਦਾਂ ਨੂੰ ਵੀ ਜਾਂਦਾ ਹੈ ਹੇਰਤ ਹੇਰਤ ਹੈ ਸਖੀ ਹੋਏ ਰਹੀ ਹੈਰਾਨ ਜਿਹੜਾ ਖੋਜਣ ਲੱਗ ਜਾਂਦਾ ਹੈਰਾਨ ਹੋ ਜਾਂਦਾ ਬਿਸਮਾਰ ਵਿੱਚ ਹੈਰਾਨ ਨੇ ਬਿਸਮਾਰ ਦੇ ਹੈ ਇੱਥੇ ਹੈਰਾਨ ਲਿਖਿਆ ਜਾਣ ਕੇ ਤਾਂ ਕਿ ਬਿਸਮਾਰ ਔਰ ਹੈਰਾਨ ਨੂੰ ਇੱਕੋ ਕਰ ਦੇ ਜਾਵੇ ਅਰਥ ਕਰ ਲਵੇ ਬਿਸਮਾਰ ਦਾ ਅਰਥ ਨੂੰ ਸਮਝ ਆ ਜਾਵੇ ਬਿਸਮਾਰ ਦਾ ਅਰਥ ਹੁੰਦਾ ਹੈਰਾਨ ਹੋ ਜਾਣਾ ਇੱਥੇ ਹੇਰ ਤੇ ਹੇਰ ਤਾਂ ਹੋਏ ਸਕੀ ਹੇਰ ਤੇ ਹੇਰ ਤਾਂ ਹੇ ਸਕੀ ਹੋਏ ਰਹੀ ਜਿਹੜਾ ਨੂੰ ਖੋਜ ਕਰਨ ਲੱਗਦਾ ਹੈ ਹੈਰਾਨ ਤੇਰੇ ਵਰਗਾ ਵਿਦਵਾਨ ਕੋਈ ਨਹੀਂ ਤੇਰੇ ਵਰਗਾ ਸ਼ਕਤੀਸ਼ਾਲੀ ਕੋਈ ਨਹੀਂ ਤੇਰੇ ਵਰਗਾ ਗਿਆਨਵਾਨ ਕੋਈ ਨਹੀਂ ਤੇਰੇ ਵਰਗਾ ਦਾਤਾ ਕੋਈ ਨਹੀਂ ਤੇਰੇ ਵਰਗਾ ਦਿਆਦਲ ਕੋਈ ਨਹੀਂ ਬੇਪਰਵਾਹ ਕੋਈ ਨਹੀਂ ਇਹ ਉਹਦੇ ਗੁਣ ਗਾਵੇ ਕੋ ਸਾਜ ਕਰੇ ਤਨ ਖੇ ਕੋਈ ਇਸ ਕਰਕੇ ਕਿਉਂ ਨਾ ਦੇਖੋ ਤਨ ਨੂੰ ਸਾਜਦਾ ਫਿਰ ਕੀ ਕਰ ਦਿੰਦਾ ਕੰਨ ਹਾਜ ਕੇ ਕੀ ਕਰ ਦਿੰਦਾ ਪਰ ਕੋਈ ਪ੍ਰਵਾਹ ਨਹੀਂ ਤੇ ਕੋਈ ਫਰਕ ਨਹੀਂ ਪੈਂਦਾ ਕਿੱਡੇ ਮਰਦੇ ਨੇ ਪੁਚਾਲਾਂ 'ਚ ਮਰਦੇ ਨੇ ਸੁਨਾਮੀ ਲਹਿਰਾਂ 'ਚ ਮਰਦੇ ਨੇ ਕਿਤੇ ਗਰਮੀ ਵੱਜ ਜਾਂਦੀ ਹੈ ਜਦ ਮਰ ਜਾਂਦੇ ਨੇ ਕਿਤੇ ਹੜ੍ਹ ਆ ਜਾਂਦੇ ਜਦ ਮਰ ਜਾਂਦੇ ਨੇ ਹੜ੍ਹ ਤਾਂ ਉਹ ਨਹੀਂ ਲੈਂਦੇ ਕੋਈ ਨਹੀਂ ਫਰਕ ਪੈਂਦਾ ਉਹ ਜਿਹੜਾ ਜਾਂਦਾ ਕੋਈ ਨਹੀਂ ਗੱਲ ਆਤਮਾ ਤਾਂ ਕਦੇ ਨਹੀਂ ਜਾਂਦੀ ਸਰੀਰ ਨਹੀਂ ਕਦੇ ਜਾਂਦਾ ਸਰੀਰ ਕੇ ਮਿੱਟੀ ਮਿੱਟੀ ਨਾਲ ਜਾਂਦੀ ਕਹਿੰਦੇ ਫਿਰ ਪੈਦਾ ਹੋ ਜਾਂਦਾ ਤੇ ਨਾ ਚੀਜ਼ਾਂ ਦਾ ਕੋਈ ਅਸਰ ਪਹਿਲਾਂ ਸਾਡੇ ਤੇ ਸਾਡੀ ਦ੍ਰਿਸ਼ਟੀ ਨੇੜੇ ਦੀ ਉਹ ਤਾਂ ਕੀ ਅਸਰ ਨਿਆਣੇ ਨੇ ਮਿੱਟੀ ਦੇ ਆਟੇ ਦੀਆਂ ਚਿੜੀਆਂ ਬਣਾ ਲਈਆਂ ਫੇਟਾ ਆਤੀ ਫੇਟਾ ਬਣ ਗਿਆ ਫੇਰ ਬਣ ਜਾਣਗੇ ਕਿਤੇ ਜਾਂਦਾ ਆਟਾ ਉੱਥੇ ਹੀ ਹੈ ਨਾ ਕਿਛ ਆਇਬੋ ਨਾ ਕਿਛ ਜਾਇਬੋ ਰਾਮ ਜੀ ਦੁਆਈ ਇਹ ਤੋਂ ਨਾ ਕੁਝ ਘਟ ਰਿਹਾ ਨਾ ਵਧ ਰਿਹਾ ਮਾਈਟਰ ਦੇ ਵਿੱਚ ਵੀ ਨਹੀਂ ਕੁਝ ਆ ਰਿਹਾ ਜਾ ਰਿਹਾ ਜੋਤ ਵੀ ਨਹੀਂ ਕੋਈ ਆ ਰਹੀ ਜਾ ਰਹੀ ਜਾਂਦੇ ਜਿਆਦਾ ਕੀ ਹੈ ਜਿਹੜੇ ਮੁਕਤ ਹੋਏ ਵਾਲੇ ਸੱਚਖੰਡ ਚਲੇ ਜਾਣਗੇ ਫੇਰ ਕਿਹੜਾ ਕਦੇ ਮੁਕਤ ਇੱਥੇ ਨਹੀਂ ਬੈਠੇ ਰਹੇ ਉੱਥੇ ਬੈਠੇ ਰਹੇ ਕੋਈ ਆਦਮੀ ਬਾਹਰ ਗਏ ਬਰਾਤ ਗਏ ਹੋਏ ਨੇ ਕੁਝ ਕਰਨਾ ਸ਼ਹਿਰ ਚ ਨੇ ਕੁਝ ਕੁਝ ਬਰਾ ਚਲੇ ਗਏ ਆ ਜਾਣਗੇ ਉਹ ਵੀ ਕਿੰਨਾ ਜੋ ਗਿਣਤੀ ਦਾ ਸਾਰਿਆਂ ਦੀ ਇੱਕੋ ਹੀ ਹੈ ਜਿਹੜੇ ਜੇਲ੍ਹ ਚ ਨੇ ਬੰਦੇ ਕੁਝ ਹਿੰਦੁਸਤਾਨ ਦੇ ਜਿਹੜੇ ਚ ਨੇ ਉਹ ਵੀ ਹਿੰਦੁਸਤਾਨ ਦੇ ਵਿੱਚ ਹੀ ਨੇ ਕਿਤੇ ਬਾਹਰ ਨੇ ਉਹ ਮਰਦ ਵਿਜਵਾਰੀ ਚ ਉਹ ਵੀ ਹੈਗੇ ਨੇ ਦੇਸ਼ ਦੀ ਮਰਦ ਵਿਜਵਾਰੀ ਤਾਂ ਉਹ ਵੀ ਹੈਗੇ ਨੇ ਬਾਹਰ ਵਾਲੇ ਵੀ ਆਤਮਾ ਕਿਤੇ ਹੋਵੇ ਉਹਦੀ ਮਰਦ ਵਿਜਵਾਰੀ ਤਾਂ ਸਾਰੀਆਂ ਹੀ ਨੇ ਸਾਨੂੰ ਵਰਕ ਹੋਊਗਾ ਸਾਨੂੰ ਫਰਕ ਪੈਂਦਾ ਉਹਨੂੰ ਕੋਈ ਨਹੀਂ ਫਰਕ ਪੈਂਦਾ ਕਿਉਂ ਉਹਨੂੰ ਸਾਰੇ ਦੀਨੇ ਨੇ ਨਾ ਆਤਮਾ ਦੀਦੀ ਹੈ ਜਿਹਨੂੰ ਦੀਂਦੀ ਆਤਮਾ ਨੂੰ ਨਹੀਂ ਫਰਕ ਪੈਂਦਾ ਜਿਹਨੂੰ ਨਹੀਂ ਦੀਦੀ ਨਾ ਆਤਮਾ ਨੂੰ ਫਰਕ ਪੈਂਦਾ ਬਾਬਾ ਬੋਲਦੇ ਤੇ ਕਹਾਂ ਗਏ ਉਹ ਜਿਹਨੂੰ ਜਿਹੜਾ ਬੋਲਦਾ ਕਹਾਂ ਗਏ ਉਹ ਤਾਂ ਫਰਕ ਪੈਣਾ ਹੀ ਹੈ ਉਹ ਦੀਦਾ ਨਹੀਂ ਹੈ ਜਿਹਦੇ ਵਾਸਤੇ ਕਦੇ ਗਏ ਹੀ ਨਹੀਂ ਉਹਨੂੰ ਕੀ ਫਰਕ ਗਾਵੇ ਕੋ ਜੀ ਲੈ ਫਿਰ ਦੇ ਉਹ ਇਸ ਕਰਕੇ ਗਾਉਂਦਾ ਤੇ ਇੱਕ ਜੀਵਨ ਲੈ ਲੈਂਦਾ ਦੂਜਾ ਦੇ ਦਿੰਦਾ ਦੂਜੀ ਜੂਨ ਦੇ ਦਿੰਦਾ ਇੱਕ ਜੀਵਨ ਕਈ ਵਾਰ ਕੀ ਹੁੰਦਾ ਕਈ ਕਈ ਘੰਟੇ ਮਰਿਆ ਪਿਆ ਰਹਿੰਦਾ ਫੇਰ ਜੁਲਾ ਹੋ ਜਾਂਦਾ ਉਹ ਵੀ ਚਲੇ ਜਾਂਦਾ ਲੋਕਾਂ ਦੀ ਸਮਝ ਨਹੀਂ ਆ ਰਿਹਾ ਵੀ ਕੀ ਹੋ ਰਿਹਾ ਡੈਂਡ ਪਿਆ ਪਿਆ ਡਾਕਟਰ ਵੀ ਕਹਿੰਦੇ ਡੈਂਡ ਹੈ ਉਹ ਫੇਰ ਚੱਲ ਪੈਂਦਾ ਕੀ ਉਹਨੇ ਲੈ ਕੇ ਦਿੱਤਾ ਸੀ ਜੀਵਨ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ ਬਸ ਹੈਰਾਨ ਨੇ ਸਾਰੇ ਇਸੇ ਗੁਣ ਨੂੰ ਲੈ ਕੇ ਗਾਈ ਜਨ ਤੂੰ ਬਿਆਨ ਤਾਂ ਉਹਨੂੰ ਇੱਕੋ ਹੀ ਗੁਣ ਸਾਰੀ ਜ਼ਿੰਦਗੀ ਇਹ ਲੱਗਦਾ ਉਹਦੇ ਰਹਿਤ ਨਹੀਂ ਜਾਣ ਹੁੰਦਾ ਸਾਰੀ ਜੀਵਨ ਦੇ ਰਹਿਤ ਦਾ ਨਹੀਂ ਪਤਾ ਲੱਗਦਾ ਗੱਲ ਕੀ ਕਿਵੇਂ ਲੈ ਲੈਂਦਾ ਕਿਵੇਂ ਦੇ ਸਾਰ ਰੁਕ ਜਾਂਦਾ ਸਾਹ ਹੋਣ ਲੱਗ ਜਾਂਦਾ ਨਹੀਂ ਆਉਂਦਾ ਨਹੀਂ ਆਉਂਦਾ ਚੰਗਾ ਭਲਾ ਇੱਕ ਸਕਿੰਟ ਖਤਮ ਹੋ ਜਾਂਦਾ ਖਤਮ ਹੋਇਆ ਫਿਰ ਚੱਲ ਚੱਲ ਪੈਂਦਾ ਕੋਈ ਹਿਸਾਬ ਨਹੀਂ ਨਿਯਮ ਨਹੀਂ ਹੈ ਕੋਈ ਕਰਤੇ ਕਿਵੇਂ ਤਾਂ ਕਰਤਾ ਜੀ ਇਹ ਉਹ ਜਾਣੇ ਜਿਹਨੂੰ ਮਾੜਾ ਮੋਟਾ ਜਿਹਨੇ ਬੁਝ ਲਿਆ ਫੇਰ ਪਾਦੇ ਹੋ ਜਾਣ ਇਹ ਤਾਂ ਉਹਦੀਆਂ ਤਾਂ ਮਲਾਰੀ ਆ ਮਲਾਰੀ ਦਾ ਤਮਸਾ ਹੈ ਜੇ ਆਮ ਪਬਲਿਕ ਨੇ ਬੁਝ ਲਿਆ ਤਮਸਾ ਕਾਹਦਾ ਰਹਿ ਗਿਆ ਬਾਜੀ ਦਾ ਡੰਕ ਵਜਾਈ ਜਾ ਰਿਹਾ ਖਲਕ ਤਮਸੇ ਆਈ ਉਹਦੀ ਕਰਾਮਾਤ ਗਾਲੀ ਨਹੀਂ ਇਹ ਤਾਂ ਕਰਾਮਾਤ ਦੇਖਣ ਵਾਲੇ ਹੁਣ ਜੇ ਸਮਝ ਆ ਗਈ ਫਿਰ ਕਰਾਮਾਤ ਕੀ ਹੋਈ ਇਹ ਕਰਾਮਾਤ ਅੰਦਰ ਗਾਵੇ ਕੋ ਜਾਪੈ ਦਿਸੈ ਦੂਰ ਇਸ ਕਰਕੇ ਵੀ ਕਈ ਲੋਕ ਆਉਂਦੇ ਨੇ ਉਹਦੀ ਵਡਿਆਈ ਕਰਦੇ ਨੇ ਦੂਰ ਮੰਨ ਕੇ ਕਰਦੇ ਨੇ ਉਹ ਕਦੇ ਸੁਰਗ ਬਣਾਏ ਹੋਏ ਨੇ ਉਹਨਾਂ ਨੇ ਉਹ ਵੀ ਆਪਦਾ ਗੱਲ ਦਾ ਉਸੇ ਨਹੀਂ ਕਰਦੇ ਨੇ ਪਰ ਵਾਰ ਮੰਨੀ ਬੈਠੇ ਨੇ ਦੂਰ ਹੋ ਆਦਮੀ ਮੰਨੇ ਬੈਠੇ ਨੇ ਉਹਨੂੰ ਆਦਮੀ ਦੇ ਰੂਪ ਆਤਮਾ ਤਾਂ ਆਦਮੀ ਦੇ ਵਿੱਚ ਵੀ ਹੁੰਦੀ ਹੈ ਇਹ ਗੱਲ ਤਾਂ ਆਤਮਾ ਦੀ ਕਰਦਾ ਜੀ ਰਾਮ ਦੇ ਵੀ ਇਹ ਗੱਲ ਕਰਦੇ ਨੇ ਰਾਮ ਦੇ ਸੁਭਾਅ ਨੂੰ ਲੈ ਕੇ ਗੱਲ ਕਰਦੇ ਨੇ ਆਤਮਾ ਦੀ ਗੱਲ ਹੈ ਸਰੀਰ ਦੇ ਦਾਰੀ ਹੈ ਪਰ ਆਤਮਾ ਦੇ ਬਿਨਾ ਨਹੀਂ ਸਮਝਾ ਸਕਦੇ ਸਰੀਰ ਦੇ ਬਿਨਾ ਨਹੀਂ ਸਮਝਾ ਸਕਦੇ ਉਹ ਸਰੀਰ ਨੂੰ ਲੈ ਕੇ ਉਹਦਾ ਸੁਭਾਅ ਕਰਕੇ ਹੀ ਬਸ ਸਮਝਾਉਂਦੇ ਨੇ ਬਿਨਾ ਸਰੀਰ ਦੇ ਡਿਸਕਸ ਜਿਹੜਾ ਹੋਇਆ ਹੈ ਨਿਰਾਕਾਰ ਸਰਬ ਗੁਰਬਾਣੀ ਹੋਇਆ ਬਿਨਾ ਸਰੀਰ ਤੋਂ ਨਿਰਾਕਾਰੀ ਉਹਦਾ ਜਿਹੜਾ ਸੂਤ ਹੈ ਗੁਰਬਾਣੀ ਦੇ ਡਿਸਕਸ ਹੋਇਆ ਔਰ ਕਿਤੇ ਹੋਇਆ ਹੀ ਨਹੀਂ ਹੋਇਆ ਬਾਕੀ ਲੋਕਾਂ ਨੇ ਸਾਖੀਆਂ ਬਣਾ ਬਲੂ ਕੇ ਡਿਸਕਸ ਨਿਰਾਕਾਰ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸੋਚ ਹੈ ਸਮਝ ਹੈ ਗੁੱਸਾ ਆਉਣਾ ਨਾ ਆਉਣਾ ਦਾਨ ਕਰ ਨਿਰਾਕਾਰ ਦਾ ਕੰਮ ਹੈ ਬੋਲੀ ਦਾ ਕੰਮ ਤਾਂ ਹੈ ਬੋਡੀ ਦੇ ਵਿੱਚ ਜਿਹੜਾ ਜਿਵੇਂ ਵਿਚਰ ਰਿਹਾ ਉਹ ਕਰ ਰਿਹਾ ਉਹਦੇ ਨਾਲ ਸੁਭਾਅ ਮਿਲਾ ਕੇ ਵੀ ਇਹ ਜਿਹਾ ਸੁਭਾਅ ਪਰਮੇਸ਼ਰ ਦਾ ਘਟਿਆ ਸੁਭਾਅ ਵਾਲੇ ਨੂੰ ਉਹਦੇ ਵਰਗਾ ਚੰਗਾ ਬਣਨ ਲੱਗੇ ਤੇ ਰਾਮ ਦਾ ਸੁਭਾਅ ਆਪਾਂ ਦੇਖੀਏ ਕਿਉਂਕਿ ਸੁਭਾਅ ਨਹੀਂ ਹੈ ਰਾਮ ਦਾ ਜੇ ਸ਼ਮੂਕ ਨਹੀਂ ਸੀ ਯਾਰੀ ਕਥਾ ਠੀਕ ਹੈ ਜਾਂ ਤਾਂ ਇਹਨਾਂ ਨੇ ਜਾਣ ਕੇ ਲਿਖੀ ਹੈ ਕਿ ਜਿਹੜਾ ਮਨੂ ਹੈ ਮਨੂ ਦਾ ਰਾਮ ਦੇ ਬਾਅਦ ਚ ਹੋਇਆ ਮਨੂ ਦਾ ਰਾਮ ਦੇ ਬਾਅਦ ਚ ਹੋਇਆ ਰਾਮ ਨੂੰ ਤੇ ਤੇ ਮੰਨਦੇ ਨੇ ਮਨੂ ਕਾ ਜੋ ਹੈ ਤੇ ਜਾਤਾ ਬਾਦ ਮਨੂ ਨੇ ਬਣਾਈ ਹੈ ਫਿਰ ਰਾਮ ਰਾਮਚੰਦਰ ਨਾਲ ਕਿਉਂ ਜੋੜਦੀ ਇਹਨਾਂ ਨੂੰ ਰੇਤੇ ਜਾਤ ਬਾਤ ਕਿੱਥੇ ਸੀ ਸਾਬਤ ਕੀਤੀ ਹੈ ਵੀ ਰਾਮਚੰਦਰ ਵੇਲੇ ਵੀ ਸੀ ਇਹੀ ਸੀ ਫਿਰ ਝੂਠ ਬੋਲਣਾ ਹੁੰਦਾ ਨਾ ਕਿਸੇ ਨੇ ਸੇਵ ਹੈ ਜਿਹੜੇ ਸੰਤ ਸ਼ਾਸਤਰ ਨੇ ਬਹੁਤ ਬੜਾ ਫਰਾਡ ਹੈ ਧਰਮ ਦੇ ਰੋਤੇ ਰਾਮ ਜੀ ਨਾਲ ਜਾ ਕੇ ਮਿਲਾਤਾ ਵੀ ਉਹਨੇ ਵੀ ਉਸ ਮੁਗਲੀ ਸੀ ਤਾਂ ਮਾਰਿਆ ਸੀ ਉਹਨੇ ਤਾਂ ਕਰ ਲਿਆ ਉਹ ਮਨੂ ਪਾਲ ਹੋਇਆ ਨਾ ਮਨੂ ਹੋਇਆ ਹੋਇਆ ਵੀ ਕੋਈ ਹਿਸਾਬ ਕੋ ਫਰਜੀ ਬੜਾ ਹੈ ਪੰਡਤ ਨੇ ਬਣਾ ਲਈ ਜਾਤ ਪਾਤ ਆਪ ਗ੍ਰੰਥ ਲਿਖ ਮਾਰੇ ਅਵਤਾਰ ਲਿਖਵਾ ਰਹੇ ਵੀ ਉਹਨਾਂ ਦੇ ਤੋਂ ਚੱਲਦੀ ਹੈ ਜੀ ਅਸੀਂ ਜੇ ਕਹਿੰਦੇ ਅਸੀਂ ਬਣਾਈ ਹੈ ਫਿਰ ਪਬਲਿਕ ਨੇ ਮੰਨਣਾ ਨਹੀਂ ਜੀ ਜੇ ਧਰਮ ਗ੍ਰੰਥ ਦੇ ਪਏ ਵੇਦ ਪਏ ਪਰ ਵੇਦ ਦੇ ਖਿਲਾਫ ਕੀ ਕਰਦੇ ਵੇਦ ਦੇ ਖਿਲਾਫ ਅਵਤਾਰ ਬਣਾਉਣੇ ਪਏ ਇਹਨਾਂ ਨੂੰ ਲੈ ਕੇ ਹੋਰ ਕੁਝ ਨਹੀਂ ਸੀ ਆਏ ਹਨ ਨਾ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ ਉਹ ਜੀਆਂ ਗੱਲਾਂ ਲਿਖੀਆਂ ਉੱਚੀ ਮਤ ਨਾਲ ਉੱਚੀਆਂ ਗੱਲਾਂ ਲਿਖ ਉੱਚੀ ਗੱਲ ਕੀ ਹੁੰਦੀ ਹੈ ਜਿੱਦੀ ਗਹਿਰਾਈ ਜ਼ਿਆਦਾ ਨਾ ਹੋਵੇ ਥੋੜੇ ਜਿਹਾ ਮਾਰੀ ਦੀ ਜਾਂਦਾ ਵੀ ਆਹ ਹੋਵਾ ਤਾਂ ਸਾਰੇ ਫਰਾਡ ਕੀਤਾ ਹੈ ਜਿਹੜੇ ਲੋਕਾਂ ਨੇ ਗੌਰ ਨਹੀਂ ਕੀਤਾ ਉਹਨਾਂ ਨੂੰ ਫਰਾਡ ਨਹੀਂ ਲੱਗਦਾ ਜਿਹਨਾਂ ਨੇ ਗੌਰ ਕੀਤਾ ਨੇੜੇ ਹੀ ਫਰਾਡ ਲੱਗ ਗਿਆ ਉਹ ਸਾਰੇ ਫਰਾਡ ਹੈ ਸਾਰੇ ਝੂਠ ਹੈ ਉਹ ਤ੍ਰੇਤੇ ਰਾਮਚੰਦਰ ਹੋਇਆ ਉਹਨਾਂ ਦੇ ਸਾਡੇ ਸਾਹਮਣੇ ਤ੍ਰੇਤਾ ਹੁੰਦਾ ਹੀ ਨਹੀਂ ਫਿਰ ਤੁਸੀਂ ਕਹਿੰਦੇ ਤੇਰੇ ਤੇ ਨਾਮ ਨਹੀਂ ਹੁੰਦਾ ਸੁਭੂਗ ਨੇ ਨਾਮ ਜਪਿਆ ਤੇਰੇ ਤੇ ਦਾ ਨਾਮ ਹੁੰਦਾ ਹੀ ਨਹੀਂ ਤੇਰੇ ਤੇ ਜੀ ਜਤਾ ਹੈ ਫਿਰ ਉਹ ਨਾਮ ਜਪਦਾ ਦਿਖਾਇਆ ਤੁਸੀਂ ਤੇਰੇ ਤੇ ਸਾਰੀ ਸਾਰੇ ਫਰਾਡ ਹੈ ਕਿਤਨੇ ਪਾਸੇ ਬੋਲ ਲੋ ਬੂਟੇ 6000 ਕਬੀਰ ਕਹਿੰਦਾ ਬੇੜਾ ਜਰਜਰਾ ਹਿੰਦੂ ਬਾਦ ਦਾ ਜਿਹੜਾ ਬੇੜਾ ਇਹਨਾਂ ਨੇ ਬਣਿਆ ਨਾ ਅਸਲ 'ਚ ਸੱਚ ਦਾ ਬੇੜਾ ਗਰਕ ਕੀਤਾ ਜਿਹੜਾ ਸੱਚ ਦਾ ਦਾ ਬੇੜਾ ਸੀ ਵੇਦਾਂ ਦੇ ਵਿੱਚ ਬਣਿਆ ਆਇਆ ਉਹ ਗਰਕ ਕੀਤਾ ਇਹ ਬੇੜੇ ਨੇ ਸੱਚ ਦਾ ਬੇੜਾ ਗਰਕ ਕਰਤਾ ਅੱਜ ਸਾਨੂੰ ਜਿਆਦਾ ਲਿਖੇ ਆ ਸੱਚ ਦਾ ਬੇੜਾ ਗੁਰਬਾਣੀ ਇਹ ਸੱਚ ਵੇਦ ਦੇ ਆਧਾਰ ਤੇ ਹੈ ਸਭ ਕੁਝ ਉਹ ਸਾਡੇ ਸਿੱਖਾਂ ਨੂੰ ਲਾਦੀਏ ਵੇਚ ਤੇ ਉਹ ਕਹਿੰਦੇ ਸਾਡੀ ਹਿੰਦੂਆਂ ਨੇ ਉਹਨਾਂ ਉਹ ਵੀ ਇਹਨਾਂ ਬਾਰੇ ਹਿੰਦੂਆਂ ਵਰ ਹੀ ਨੇ ਅਸਲ 'ਚ ਈਰਖਾਲੂ ਹੋ ਨੇ ਈਰਖਾਲੂ ਹੈ ਉਹਨਾਂ ਦੇ ਨਾਲ ਕੋਈ ਫਰਕ ਨਹੀਂ ਹੈ ਇਹ ਵੀ ਹਿੰਦੂ ਨੇ ਉਹ ਵੀ ਹਿੰਦੂ ਨੇ ਈਰਖਾਲੂ ਨੇ ਸੱਚ ਨੂੰ ਸੱਚ ਮੰਨਣ ਨੂੰ ਤਿਆਰ ਨਹੀਂ ਉਹ ਹਿੰਦੂ ਦਾ ਬੇਦ ਨੂੰ ਛੱਡ ਗਏ ਛੱਡੀ ਬੈਠੇ ਨੇ ਛੱਡੀ ਬੈਠੇ ਨੇ ਉਹਦਾ ਵੇਦੋਂ ਦਾ ਅਸੀਂ ਹਾਈਲਾਈਟ ਕਰਦੇ ਹਾਂ ਗੁਰੂ ਕਰਦੇ ਨੇ ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਹੀਂ ਪੰਡਤ ਨੂੰ ਗਿਆ ਵੇਦ ਵਿੱਚ ਨਾਮ ਉਤਮ ਕਹਿ ਦਿਓ ਤਾਂ ਤਾਂ ਸੁਣਿਆ ਨਹੀਂ ਫਿਰ ਇਹ ਜੋ ਬੇਤਾਲਿਆ ਤਾਲ ਤੋਂ ਭੁੱਜ ਗਿਆ ਤੂੰ ਬੇਤਾਲਾ ਹੋਇਆ ਫਿਰਦਾ ਬੇਤਾਲਾ ਜਿਹੜਾ ਗਾਉਂਦਾ ਉਹ ਚੰਗਾ ਨਹੀਂ ਲੱਗਦਾ ਕਿਸੇ ਨੂੰ ਇਹ ਬੇਤਾਲੀਆਂ ਗੱਲਾਂ ਨੇ ਸਭ ਨੂੰ ਸਿਆਸਤ ਦੀਆਂ ਸੱਚ ਦੀ ਤਾਲ ਨਾਲ ਨਹੀਂ ਮਿਲਦੀ ਤਾਲੇ ਦੀ ਬੇਤਾਲੀਆਂ ਹੀ ਸਾਡੀਆਂ ਨੇ ਸਾਡਾ ਕੀ ਹੈ ਪ੍ਰਚਾਰ ਵਿੱਚ ਤਾਲਾ ਗੁਰਬਾਣੀ ਦਾ ਤਾਲਮੇਲ ਨਹੀਂ ਹੈ ਸਾਡੀ ਗੱਲ ਦਾ ਗੁਰਬਾਣੀ ਅਨੁਸਾਰ ਸਾਡੀ ਗੱਲ ਨਹੀਂ ਹੈ ਪ੍ਰਚਾਰ ਤਾਲਮੇਲ ਨਹੀਂ ਹੈ ਸਾਡਾ ਬਹਿਦਾ ਗੁਰਬਾਣੀ ਦੇ ਨਾਲ ਬੇਤਾਲੇ ਦਾ ਮਤਲਬ ਇਹ ਹੈ ਸਿੱਖ ਵੀ ਬੇਤਾਲੇ ਹਿੰਦੂ ਵੀ ਬੇਤਾਲੇ ਕੱਲ ਫੇਰ ਉੱਥੇ ਖੜੀ ਹੈ ਭਗਤਾਂ ਦੇ ਸੰਸਾਰੀਆਂ ਜੋੜ ਕੇ ਦੇਣ ਆਇਆ ਕੱਲ ਫੇਰ ਉੱਥੇ ਹੀ ਹੈ ਜਿਹੜੇ ਸਿੱਖ ਬਣੇ ਹੋਏ ਬੇਤਾਲੇ ਹੋਗੇ ਸਰਕਾਰ ਨੂੰ ਇਹ ਥੋੜੇ ਬੰਦਿਆਂ ਦਾ ਪਹਿਲਾਂ ਹੁੰਦਾ ਬਹੁਤਾਂ ਦਾ ਨਹੀਂ ਪਹਿਲਾਂ ਜਿਨ੍ਹਾਂ ਨੇ ਬਿਠਾ ਲਿਆ ਉਹਨਾਂ ਦਾ ਬਹਿ ਜੂਗਾ ਹੁਣ ਗੱਲ ਤਾਂ ਪਤਾ ਲੱਗਣ ਦੀ ਗੱਲ ਸੀ ਹਾਈਲਾਈਟ ਹੋਣ ਦੀ ਗੱਲ ਸੀ ਗੱਲ ਹੈ ਕੀ ਬਰੀ ਗੱਲ ਹੈ ਬੁੱਧੀ ਦੀ ਪਕੜ ਤੋਂ ਪਰੇ ਚਲੀ ਜਾਂਦੀ ਹੈ ਸੌਖੀ ਛੇਤੀ ਹੋ ਚਲੀ ਜਾਂਦੀ ਹੈ ਬਰੀ ਗੱਲ ਹੈ ਜਿਆਦਾ ਥੱਲੇ ਉਹ ਤਿੱਖੀ ਵਾਲੋਂ ਨੇ ਕੀ ਹੈ ਵਾਲੋਂ ਨੇ ਕੀ ਹੈ ਬਰੀ ਗੱਲ ਹੈ ਬਰੀ ਗੱਲ ਬਰੀ ਬੁੱਧੀ ਨਾਲ ਪਕੜ ਹੁੰਦੀ ਹੈ ਬਵੇਂ ਬੁੱਧੀ ਤੇ ਬਿਨਾਂ ਪਕੜ ਨਹੀਂ ਆਉਂਦੀ ਗੱਲ ਹੈ ਪਕੜ ਲੋ ਬਾਹਰ ਹੋਈ ਹੈ ਵਿਦਵਾਨਾਂ ਨੇ ਕੋਈ ਨਹੀਂ ਕਹਿੰਦੇ ਨਾ ਆਈਆ ਨਾ ਆਵੇ ਪਿਛਲਾ ਰਿਕਾਰਡ ਦਾ ਨਾਲ ਵਿਦਵਾਨਾਂ ਨੇ ਪਕੜ ਵਿਦਵਾਨ ਰਿਸ਼ੀ ਨੂੰ ਨਹੀਂ ਦਿੱਤਾ ਵਿਦਵਾਨ ਪੰਡਤ ਹੈ ਪੰਡਤ ਨੇ ਤਾਂ ਬਾੜ ਪਾੜੀ ਹੋਈ ਹੈ ਤੁਮਾ ਐ ਅਰਥ ਵੀ ਵਿਦਵਾਨਾਂ ਨੇ ਅਰਥ ਕੀਤੇ ਨੇ ਵਿਦਵਾਨਾਂ ਨੇ ਟੀਕਾ ਕੀਤਾ ਨਾ ਤਾਂ ਅਨਰਥ ਹੋ ਗਿਆ ਬਣੀ ਜਾਂਦਾ ਵਿਦਵਾਨ ਨਹੀਂ ਦਾ ਟੀਕਾ ਸਕਦਾ ਗੁਰਮੁਖਾਂ ਦੀ ਬਾਣੀ ਹੈ ਗੁਰਮੁਖੀ ਬੋਲੀ ਹੈ ਗੁਰਮੁਖਾਂ ਨੂੰ ਸਮਝ ਗੁਰਮੁਖਾਂ ਨੂੰ ਸਮਝ ਗੁਰਮੁਖਤਾ ਪਹਿਲਾ ਗੁਰਮੁਖਤਾ ਹੀ ਹਾਸਲ ਕਰਦੇ ਨੇ ਪਾਣੇ ਚੱਲਦੇ ਨੇ ਪਾਣੇ ਚੱਲਦੇ ਚੱਲਦੇ ਨੂੰ ਸਮਝ ਆ ਜਾਂਦਾ ਪਾਣੇ ਚੱਲਦੇ ਤੇ ਮੇਰਾ ਸਮਝ ਨਹੀਂ ਆਉਂਦੀ ਗੱਲ ਪਾਣੇ ਚੱਲਣੇ ਪੈਂਦੇ ਪਾਣੇ ਤੇ ਵੀ ਚੱਲ ਕੇ ਹੀ ਪਾਣੇ ਦੀ ਸਮਝ ਆਉਂਦੀ ਦਰਿਆ ਦੇ ਵਿੱਚ ਛਾਲ ਮਾਰਦੀ ਹੈ ਜਿੱਥੋਂ ਦਰਿਆ ਨਿਕਲਦਾ ਹੈ ਸਮੁੰਦਰ ਤੱਕ ਸਾਰੇ ਰਾਹ ਦਾ ਪਤਾ ਲੱਗ ਜਾਂਦਾ ਦਰਿਆ ਪਰ ਵਿੱਚ ਚੱਲਣਾ ਪੈਂਦਾ ਦਰਿਆ ਦੇ ਜਿਹੜਾ ਦਰਿਆ ਦੇ ਵਿੱਚ ਨੂੰ ਸਾਰੇ ਰਾਹ ਦਾ ਪਤਾ ਆਪੇ ਲੱਗ ਜਾਣਾ ਲੈਦਾ ਦਰਿਆ ਨਹੀਂ ਜਾਣਾ ਤੂੰ ਉਹਨੂੰ ਕੁਝ ਕਰਨ ਦੀ ਲੋੜ ਨਹੀਂ ਛਾਲ ਮਾਰ ਦੀ ਲੋੜ ਹੈ ਸਾਰਾ ਰਾਹ ਕਿੱਧਰ ਕਿੱਧਰ ਦਰਿਆ ਜਾਂਦਾ ਉਹਨੇ ਉਸੇ ਰਾਹ ਜਾਣਾ ਦਰਿਆ ਵਾਲੀ ਸਾਰੇ ਰਾਹ ਦਾ ਪੈਦਾ ਜਾਂਦਾ ਗੁਰਬਾਣੀ ਡੁੱਬ ਕੇ ਜਿਹੜਾ ਚੱਲਦਾ ਹੈ ਉਹਨੂੰ ਸਾਰੇ ਹੀ ਭੇਜਦਾ ਜੀ ਜਿਹੜਾ ਜਿਹੜਾ ਗੁਰਬਾਣੀ ਨੂੰ ਮੰਨਦਾ ਹੀ ਨਹੀਂ ਡੁੱਬਦਾ ਹੀ ਨਹੀਂ ਉਹ ਤਾਂ ਕਦੇ ਇਲਾਹਾਬਾਦ ਦੇ ਤੀਰ ਤੇ ਜਾਇਆ ਜਿੱਥੇ ਮੋਟਰ ਗੱਡੀ ਜਾਂਦੀ ਉੱਥੇ ਜਾਇਆ ਹੁੰਦਾ ਜਿਹੜੇ ਰਾਹ ਪੈਦਲ ਤੁਰਨਾ ਪੈਂਦਾ ਉੱਥੇ ਜਾਂਦਾ ਹੀ ਨਹੀਂ ਕਈ ਐਸੇ ਜਗ੍ਹਾ ਹੁੰਦੀ ਹੈ ਜਿੱਥੇ ਕੁਝ ਵੀ ਨਹੀਂ ਜਾ ਸਕਦਾ ਰਿਹਾ ਐ ਜਗ੍ਹਾ ਵੀ ਪੈਦਲ ਜਾ ਸਕਦਾ ਪੈਦਲ ਪੈਦਲ ਜਾ ਨਾਲ ਨਾਲ ਉਹ ਤਾਂ ਕਹਿੰਦਾ ਚੱਲ ਲਾਵਾ ਜਾਇਓ ਹਰਦੁਆਰ ਜਾਇਓ ਬਣਾਣੇ ਸਾਰੇ ਉੱਥੇ ਸਿੱਧੀ ਮੋੜ ਗੱਡੀ ਜਾਂਦੀ ਹੈ ਉੱਥੇ ਉਤਰੋ ਉਹ ਸਾਰੇ ਦਰਿਆ ਦਾ ਕਿਵੇਂ ਪਤਾ ਲੱਗਿਆ ਰਾਹ ਦਾ ਚੱਪੇ ਚੱਪੇ ਦਾ ਕਿਵੇਂ ਪਤਾ ਲੱਗਿਆ ਹਾਂਜੀ ਗਾਵੇ ਕੋ ਜਾਪੈ ਦਸਾ ਦੂਰ ਗਾਵੇ ਕੋ ਵੇਖੇ ਆ ਕਰਕੇ ਵੀ ਦੇਖੋ ਗਾਉਂਦੇ ਰੋ ਪਰਮੇਸ਼ਰ ਨੂੰ ਨੇ ਪਾਵੇ ਮੰਨਦੇ ਨੇ ਵੀ ਦੂਰ ਹੈ ਕਿਤੇ ਬੈਠਾ ਸੁਰਗਾਂ 'ਚ ਬੈਠਾ ਹੈ ਪਰ ਉਹ ਵੀ ਗਾਉਂਦੇ ਮੰਨਦੇ ਸਾ ਪਰਮੇਸ਼ਰ ਨੂੰ ਨੇ ਜਾਣਦੇ ਦੇ ਵਾਸਤੇ ਕੁਝ ਇਹ ਗੱਲ ਮੰਨਦੇ ਨੇ ਵੀ ਇੱਕਾ ਹੈ ਹੈ ਜੰਮਦਾ ਨਹੀਂ ਮਰਦਾ ਨਹੀਂ ਇਹ ਤਾਂ ਨੇ ਨਾ ਪਰ ਕਹਿੰਦੇ ਨੇ ਫਲਾਣੇ ਤੋਂ ਬੈਠਾ ਉੱਚਾ ਦਾਵੇ ਕੋ ਦੇਖਿਆ ਜੇ ਉੱਥੇ ਬੈਠਾ ਮੈਂ ਸਰਬ ਵਿਆਪੀ ਕਿਵੇਂ ਹੋ ਗਿਆ ਹਲੇ ਕਹਿੰਦਾ ਸਰਬ ਵਿਆਪੀ ਹੈ ਸਰਬ ਸ਼ਕਤੀਮਾਨ ਹੈ ਜੇ ਸਰਬ ਵਿਆਪੀ ਉਹਨੇ ਕਦਮ ਬੈਠਣ ਦੀ ਬਿਠਾਲ ਕੇ ਮੈਂ ਦਿੱਤਾ ਤੁਸੀਂ ਨੂੰ ਤੇ ਸਰਬ ਵਿਆਪੀ ਨਹੀਂ ਹੋ ਸਕਦਾ ਜਿਹੜਾ ਸਰਬ ਵਿਆਪੀ ਨਹੀਂ ਹੋ ਸਰਬ ਸ਼ਕਤੀਮਾਨ ਵੀ ਨਹੀਂ ਹੋ ਸਕਦਾ ਜਿਹੜਾ ਸਰਬ ਵਿਆਪੀ ਨਹੀਂ ਘਟ ਘਟ ਕੇ ਅੰਦਰ ਦੀ ਜਾਣ ਵੀ ਨਹੀਂ ਸਕਦਾ ਕਿੰਨਾ ਹੀ ਨੁਕਸ ਪੈ ਜੂਗਾ ਗੱਲ ਉਹ ਵੀ ਗੱਲਾਂ ਮੰਨੀ ਜਾਂਦੇ ਨੇ ਕਈ ਵੀ ਜਾਂਦੇ ਨੇ ਉੱਥੇ ਸਮਝੇ ਰਾਵੇ ਕੋ ਵੇਖੇ ਹਾਜ਼ਰਾ ਹਜ਼ੂਰ ਕੋਈ ਇਸ ਕਰਕੇ ਕਹਦਾ ਹੈ ਉਹ ਹਾਜ਼ਰ ਨਾਜ਼ਰ ਸਮਝਦਾ ਹਰ ਜਗ੍ਹਾ ਸਰਵਿਆਪੀ ਜਾਣਦਾ ਕਹਿੰਦਾ ਮੇਰੇ ਅੰਦਰ ਵੀ ਹੈ ਮੈਂ ਤਾਂ ਉਹਦੇ ਨਾਲ ਗੱਲਾਂ ਕਰਦਾ ਉਹ ਹਾਜ਼ਰਾ ਹਜ਼ੂਰ ਜਾਣਦਾ ਬੜੇ ਹਾਜ਼ਰਾ ਹਜ਼ੂਰ ਜਾਣਦਾ ਹਾਜ਼ਰਾ ਹਜ਼ੂਰ ਨਹੀਂ ਜਾਣਦਾ ਗਾਉਂਦੇ ਦੋਏ ਨੇ ਦੁਆ ਦੇ ਗਾਉਣਾ ਜੋ ਸੱਚਾ ਗਾਉਣਾ ਝੂਠਾ ਗਾਉਣਾ ਦੁਆ ਦੇ ਗਾਉਂਦੇ ਦੋਏ ਨੇ ਗਲਤ ਕੌਣ ਗਾਉਂਦਾ ਹੈ ਜਿਹੜਾ ਗਾਇਨ ਹੈ ਦੋਹਾਂ ਦਾ ਦੋਹਾਂ ਦਾ ਗਾਇਨ ਦੱਸੂ ਗਲਤ ਕੌਣ ਖਰਾ ਦੀ ਗੱਲ ਚ ਉੱਤਰਦਾ ਹੁਣ ਜਿਹੜਾ ਬਹੁਤ ਦੂਰ ਮੰਨਦਾ ਖਰਾ ਨਹੀਂ ਉੱਤਰਦਾ ਸਰਵਿਆਪੀ ਨਹੀਂ ਮੰਨ ਸਕਦਾ ਸਰਵਿਆਪੀ ਪਰ ਮੰਨਦਾ ਕਿਉਂ ਕਿਆ ਸਮਝਾਵੇ ਕਿਵੇਂ ਸਰਵਿਆਪੀ ਹੈ ਸਮਝਾਉ ਸਮਝਾ ਨਹੀਂ ਰਿਹਾ ਉਹ ਝੂਠਾ ਝੂਠੀ ਮਤ ਕਿਹੜੀ ਹੈ ਸੱਚੀ ਮਤ ਕਿਹੜੀ ਹੈ ਇਹ ਤਾਂ ਪਰਖਣਾ ਕੋੜ ਕਿਹੜੀ ਮਰਤਿਆ ਪਰਖਣੀ ਹੈ ਜਨ ਜੋਰੀ ਹੈ ਜੋਰੀ ਨੇ ਪਰਖਣੀ ਹੈ ਕੋੜ ਕੀ ਚ ਬੱਤਾਂ ਸਾਹਮਣੇ ਨੇ ਸਾਰੀਆਂ ਗਾਉਣ ਵਾਲੇ ਆਏ ਨੇ ਦੱਸਤੇ ਸੱਚਾ ਝੂਠਾ ਕੌਣ ਖਰਾਰ ਕੋਟੀ ਕਿਹੜੀ ਮਰਤਿਆ ਪਰਖ ਹੈ ਉਹ ਪਰ ਉਹਨਾਂ ਦੀ ਮਨੌਤ ਤੋਂ ਜਿਹੜੀ ਫਸਟ ਮਨੌਤਾਂ ਨੇ ਉਹੀ ਦੱਸਣਗੇ ਜਿਹੜਾ ਝੂਠਾ ਕਿਹੜਾ ਸੱਚਾ ਉਹਨਾਂ ਮਨੌਤਾਂ ਦੇ ਖਿਲਾਫ ਜੋ ਗੱਲ ਕਹਿ ਰਹੇ ਨੇ ਉਹ ਝੂਠੇ ਤ੍ਰੇਤੇ ਦੇ ਵਿੱਚ ਸ਼ੰਭੂਗਰੀ ਜੀ ਨੇ ਨਾਮ ਜਪਿਆ ਹੋਵੇ ਭਗਤ ਨਾਮ ਹੀ ਜਪਦੇ ਹੁੰਦੇ ਇਹਦਾ ਉਹ ਕਹਿਣਾ ਪਿਆ ਨਾਮ ਜਪਿਆ ਭਗਤੀ ਕੀਤੀ ਸੀ ਭਗਤੀ ਹੁੰਦਾ ਹੀ ਨਾਮ ਜਪਣਾ ਜਿਹੜਾ ਤ੍ਰੇਤੇ ਦੇ ਵਿੱਚ ਤਪ ਹੁੰਦਾ ਹੈ ਨਾ ਜਾਤਾ ਹੈ जस भक्ति ਨਹੀਂ ਜਾਤਾ ਯਤਨ ਯਤਨ ਵਾਲੀ ਭਗਤੀ ਹੈ ਯਤਨ ਵਾਲੀ ਭਗਤੀ ਮਨਮਰਜ਼ੀ ਦੀ ਭਗਤੀ ਆਪਣੀ ਬਣਾਈ ਅੰਦਾਜ਼ੇ ਦੀ ਉਹ ਦੂਆ ਦੂਈ ਸਾਰੀਆਂ ਮੱਤਾਂ ਤਾਂ ਹੀ ਬਣੀਆਂ ਹੋਈਆਂ ਯਤਨ ਕੀਤਾ ਹੱਲ ਕਰਨ ਦਾ ਸਵਾਲ ਹਰ ਮਤ ਨੇ ਇੱਕ ਸਵਾਲ ਹੈ ਮੂਰੇ ਸਾਡੇ ਉਹਨੂੰ ਹੱਲ ਕਰਨ ਦਾ ਸੋਲਵ ਕਰਨਾ ਯਤਨ ਸੋਲਵ ਹੋਇਆ ਨਹੀਂ ਕਿਸੇ ਦੇ ਦਰਸ਼ਨ ਕੋਈ ਨਾ ਕਰ ਸਕਿਆ ਨਾ ਕਰਾ ਸਕਿਆ ਨਿਰਾਕਾਰ ਸੋਝੀ ਨਾ ਦੇ ਸਕਿਆ ਨਾ ਉਹਨੂੰ ਸੋਝੀ ਆਈ ਹੈ ਉਹਦੀਆਂ ਲੱਤਾਂ ਵਿੱਚ ਨਿਰਾਕਾਰ ਦੀ ਸੋਝੀ ਹੈ ਉਹਦੀਆਂ ਲੱਤਾਂ ਵਿੱਚ ਆਤਮ ਦਰਸ਼ਨ ਦਾ ਗਿਆਨ ਹੁੰਦਾ ਨਹੀਂ ਹੁੰਦਾ ਆਤਮ ਤੁਸੀਂ ਤਾਂ ਗੱਲੇ ਹੀ ਛੱਡ ਗਏ ਹੋ ਗੱਲਾਂ ਤਾਂ ਸਾਖੀਆਂ ਬਣਾਉਣ ਲੱਗੇ ਕਥਨਾ ਕਥੀ ਨਾ ਆਵੇ ਤੋੜ ਉਹ ਇਸ ਤਰੀਕੇ ਨਾਲ ਕਥਨ ਕਰਨ ਲੱਗੀ ਹੈ ਕਿੰਨੀਆਂ ਮਤਾਂ ਨੇ ਸੰਸਾਰ ਕੋਈ ਕਿਵੇਂ ਕਿਵੇਂ ਕੀ ਹੈ ਵਿਸਾਰ ਬਹੁਤ ਲੰਬਾ ਹੋ ਜੂਗੀ ਇਹਦਾ ਘਾਟਾ ਨਹੀਂ ਆਇਆ ਬਹੁਤ ਕੁਛ ਹੈ ਕਹਿਣ ਨੂੰ ਮੇਰੇ ਕੋਲ ਉਹਨਾਂ ਕਹਿੰਦਾ ਬਹੁਤ ਕੁਛ ਹੈ ਕਹਿਣ ਨੂੰ ਪਰ ਇੱਕ ਦੋ ਚਾਰ ਮਸਾਲਾ ਤੁਹਾਨੂੰ ਦੇ ਉਹ ਮੱਤਾਂ ਬਹੁਤ ਨੇ ਅਡਰ ਤਰੀਕੇ ਨਾਲ ਜੇ ਮੈਂ ਇਹੀ ਕਥਨ ਕਰ ਲੂੰਗਾ ਕੋਈ ਕਮੀ ਨਹੀਂ ਹੈ ਮੇਰੇ ਕੋਲ ਵੀ ਮੈਂ ਕਹਿ ਨਹੀਂ ਸਕਦਾ ਪਰ ਕੋਈ ਫਾਇਦਾ ਨਹੀਂ ਜੋ ਕਹਿਣਾ ਚਾਹੁੰਦੇ ਨੇ ਉਹ ਇਹ ਹੈ ਕਿ ਡਿਫਰੈਂਟ ਕਿਸਮ ਦੇ ਖਿਆਲ ਰੱਖਣ ਵਾਲੇ ਆ ਡਿਫਰੈਂਟ ਮੱਤਾਂ ਦੇ ਵਿੱਚ ਡਿਫਰੈਂਸਸ ਨੇ ਉਹਨਾਂ ਦੇ ਇੱਕ ਮਤ ਨਹੀਂ ਪਰ ਨਿਰਾਕਾਰ ਜਾਂਦੇ ਨੇ ਕੁਝ ਗੱਲਾਂ ਦੇ ਸਹਿਮਤ ਨੇ ਸਰਵ ਸ਼ਕਤੀਮਾਨ ਹੈ ਸਰਵ ਵਿਆਪਕ ਹੈ ਇੱਕੋ ਹੀ ਹੈ ਜੰਮਦਾ ਨਹੀਂ ਮਰਦਾ ਨਹੀਂ ਉਹਦਾ ਕੋਈ ਮਾਂ ਨਹੀਂ ਬਾਪ ਨਹੀਂ ਪਰ ਇਹਨਾਂ ਹੀ ਗੱਲਾਂ ਤੇ ਖਰੀ ਕਿਹੜੀ ਮਤ ਉਤਰਦੀ ਹੈ ਉਹ ਖਰੀ ਆ ਬਾਕੀ ਗੋਟੀਆਂ ਸਟੈਂਡ ਕਿਹੜੀ ਕਰਦੀ ਸਟੈਂਡ ਉਹਦੇ ਹੁਕਮ ਬਿਨਾ ਕੁਝ ਨਹੀਂ ਹੁੰਦਾ ਉਹਦਾ ਹੁਕਮ ਚੱਲਦਾ ਇਹ ਸਾਰੇ ਗੱਲਾਂ ਨੂੰ ਮੁੱਦੇ ਲੈ ਕੇ ਜੇ ਉਹ ਮਤਾਂ ਨੂੰ ਸਾਰੀਆਂ ਨੂੰ ਕੋਖਿਆ ਜਾਵੇ ਤਾਂ ਗੁਰਮਤ ਤੋਂ ਬਿਨਾ ਕੋਈ ਮਤ ਨਹੀਂ ਬਚੀ ਹੋਈ ਜਿਹੜੀ ਝੂਠੀ ਸਾਬਤ ਨਹੀਂ ਮੁੱਦਾ ਇਹ ਹੈ ਕਥਨਾ ਕਦੀ ਨਾ ਆਵੇ ਢੋੜ ਕੱਟ ਕੱਟ ਕਤੀ ਕੋਟੀ ਕੋਟ ਕੋਟ ਰੋੜਾ ਬਧੇਰੇ ਕਥਨ ਕਰਕੇ ਅੱਗੇ ਕਿੰਨੀਆਂ ਬਤਾਨੇ ਕੀ ਹੈ ਕੀ ਨਹੀਂ ਸਰ ਦੇਖਣਾ ਇਹ ਹੈ ਕਿ ਇਹਨਾਂ ਮੁੱਦਿਆਂ ਨੂੰ ਲੈ ਕੇ ਉਹਨਾਂ ਉਹਨਾਂ ਦੇ ਜਿਹੜੇ ਐਡਮਿਟ ਕੀਤੀਆਂ ਹੋਈਆਂ ਗੱਲਾਂ ਨੇ ਸਾਂਝੀਆਂ ਕਾਮਨ ਮਿਨੀਮਮ ਐਡਮਿਟ ਕਰਿਆ ਕੁਝ ਗੱਲਾਂ ਨਾਲ ਕੌਮ ਸਾਰੇ ਜਿਹੜੇ ਗੱਲਾਂ ਐਡਮਿਟ ਕਰਦੇ ਨੇ ਮੂਲ ਮੰਤਰ ਜੋ ਕੁਝ ਆਇਆ ਸਾਰਿਆਂ ਨੂੰ ਐਡਮਿਟ ਸਾਰੇ ਸਾਰੀਆਂ ਮਤਾਂ ਨੂੰ ਇਹ ਮੂਲ ਮੰਤਰ ਦੀ ਕਸੌਟੀ ਦੇ ਖਰਾ ਜਿਹੜਾ ਉਤਰਦਾ ਮਤ ਖਰੀ ਹੈ ਜਿਹੜਾ ਨਹੀਂ ਉਤਰਦਾ ਝੂਠ ਬਸ ਇਹ ਅਜੂਨੀ ਹੈ ਫਿਰ ਵਿਸ਼ਨੂੰ ਕਿਵੇਂ ਉਤਰਦਾ ਵਿਸ਼ਨੂੰ ਦਾ ਜੂਨੀ ਹੈ ਮਨੁੱਖਾ ਜੂਨ ਨਹੀਂ ਤਾਂ ਵਿਸ਼ਵ ਕਿਵੇਂ ਹੋ ਸਕਦਾ ਬ੍ਰਹਮਾ ਕਿਵੇਂ ਹੋ ਸਕਦਾ ਇੱਥੋਂ ਹੀ ਜੋ ਜੇ ਨਿਰਾਕਾਰ ਹੈ ਫਿਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਕਿਵੇਂ ਹੋ ਸਕਦੇ ਜੇ ਇੱਕ ਹੈ ਤਾਂ ਤਿੰਨ ਕਿਵੇਂ ਹੋ ਸਕਦੇ ਨੇ ਤਿੰਨਾਂ ਨੂੰ ਇੱਕ ਕਰੋ ਤਿੰਨਾਂ ਦੇ ਉੱਤੇ ਜਿਹੜਾ ਇੱਕ ਉਹਨੂੰ ਕਰੋ ਉਹ ਕੌਣ ਉਹਦੇ ਬਾਰੇ ਚੁੱਪ ਨਹੀਂ ਅਸਲੀ ਹੈ ਜਿਹੜਾ ਤਿੰਨਾਂ ਦੇ ਉੱਤੇ ਇੱਕ ਉਹਦੇ ਬਾਰੇ ਚੁੱਪ ਨਹੀਂ ਜਿਹੜਾ ਸ਼ਿਵ ਬਾਣੀ ਕਹਿੰਦੀ ਹੈ ਗੁਰਬਾਣੀ ਵੀ ਸ਼ਿਵ ਹੈ ਉਹ ਸ਼ਿਵ ਨੂੰ ਕਹਿੰਦੀ ਹੈ ਸ਼ਿਵੇ ਨਹੀਂ ਇਹ ਮਹਾਦੇਵ ਮਹਾਦੇਵ ਨੂੰ ਸਾਰਾ ਸ਼ਿਵ ਬਣਾਤਾ ਆਜ ਨੂੰ ਚੱਕ ਕੇ ਪਰਮੇਸ਼ਰ ਬਣਾਤਾ ਕਸਮ ਬਾਸ਼ਾ ਨੂੰ ਮਹਾਦੇਵ ਕਹਿੰਦੇ ਨੇ ਗੁਰਬਾਣੀ ਜੀ ਨਹੀਂ ਕਿਹਾ ਸੀ ਆਦਿ ਵਿੱਚ ਇੱਥੇ ਭਲੇਖਾ ਰਹਿ ਗਿਆ ਸੀ ਰਹਿ ਜਾਣਾ ਸੀ ਇਹ ਭਲੇਖਾ ਜੇ ਦਸੂ ਦੀ ਬਾਣੀ ਸਾਡੇ ਕੋਲ ਨਾ ਹੁੰਦੀ ਚੁੱਪ ਹੀ ਤਾਂ ਹੀ ਰੋਜ਼ ਬੜੀ ਜਾਂਦੀ ਹੈ ਆਦੀ ਬਾਣੀ ਵਿੱਚ ਹੈ ਨਹੀਂ ਇਹ ਗੱਲ ਕਿਤੇ ਕਲੀਅਰ ਨਹੀਂ ਕੀਤੀ ਇਹ ਤਾਂ ਕਹਿਤਾ ਸ਼ਿਵ ਸ਼ਕਤੀ ਆਪ ਉਪਾਇ ਕੇ ਕਰਤਾ ਆਪੇ ਹੁਕਮ ਕਰਦਾ ਸ਼ਿਵ ਕਹਿ ਨਿਰਾਕਾਰ ਨੂੰ ਦਿੱਤਾ ਸ਼ਿਵ ਉਹ ਹੈ ਉਹਨੇ ਆਪਣੀ ਸ਼ਕਤੀ ਪੈਦਾ ਕੀਤੀ ਹੈ ਸ਼ਕਤੀ ਕੀ ਹੈ ਸ਼ਕਤੀ ਉਹਦਾ ਹੁਕਮ ਕਿਸੇ ਅਫਸਰ ਦੀ ਸ਼ਕਤੀ ਉਹਦੇ ਹੁਕਮ ਦੇ ਵਿੱਚ ਨਹੀਂ ਹੁੰਦੀ ਕਿੰਨੀ ਸਜ਼ਾ ਦੇਣ ਦੀ ਸ਼ਕਤੀ ਹੁੰਦੀ ਉਹ ਦੇ ਸਕੂ ਬੰਦਾ ਦੇ ਨਹੀਂ ਸਕਦਾ ਉਹ ਕਹਿੰਦੇ ਆ ਕੇ ਸੁਣਦੀ ਇਹਦੇ ਕੋ ਬਾਬਰ ਨਹੀਂ ਹੈ ਆ ਕੇ ਸੁਣਦੀ ਤਾਂ ਇਹਦੇ ਕੋ ਬਾਬਰੇ ਨਹੀਂ ਹੈ ਸ਼ਕਤੀ ਹੁਕਮ ਜੇ ਸ਼ਕਤੀ ਹੁੰਦੀ ਹੈ ਨਾਮ ਹੁਕਮ ਹੈ ਗੱਲ ਉਹਨਾਂ ਨੇ ਨਿਰਾਕਾਰ ਨੂੰ ਕਹੇ ਇਹਨਾਂ ਨੇ ਜੇ ਬਾਦੂ ਨੂੰ ਕਹਿਤਾ ਹਜੂ ਨੂੰ ਸ਼ਬਦ ਨਹੀਂ ਗੁਰਬਾਣੀ ਨੂੰ ਸ਼ਿਵ ਸ਼ਬਦ ਆਪ ਉਪਾਇ ਕੇ ਕਰਤਾ ਆਪੇ ਕਰਤਾ ਹੀ ਸ਼ਬਦ ਹੈ ਦਸਮ ਬਾਜਾਂ ਨੇ ਖੋਲੀ ਗੱਲ ਮਹਾਦੇਵ ਹੈ ਮਹਾਦੇਵ ਕੋ ਕਹਿਤ ਸਦਾ ਸ਼ਿਵ ਇਸ ਸਿਰ ਦਾ ਸਦਾ ਸ਼ਿਵ ਹੈ ਜਿਹਨੂੰ ਗੁਰਬਾਣੀ ਸ਼ਿਵ ਕਹਿੰਦੀ ਹੈ ਨਾ ਸਦਾ ਸ਼ਿਵ ਹੈ ਉਸੇ ਨੂੰ ਕਹਿੰਦੇ ਸਦਾ ਸ਼ਿਵ ਦੇਹ ਸ਼ਬਾਬਰ ਮੋਹੇ ਹੈ ਮਹਾਦੇਵ ਕੋ ਕਹਿ ਤਾਂ ਸਦਾਸ਼ਿਵ ਹੈ ਤਾਂ ਮਹਾਦੇਵ ਨੂੰ ਸਦਾਸ਼ਿਵ ਕਹੀ ਜਾਂਦੇ ਨੇ ਸਦਾਸ਼ਿਵ ਉਹ ਹੈ ਜਿਹੜਾ ਅਮਰਦਾਸ ਨੇ ਕਿਹਾ ਹਾਂ ਸ਼ਿਵ ਸ਼ਕਤੀ ਆਪ ਉਪਾਏ ਸ਼ਿਵ ਸ਼ਕਤ ਆਪ ਉਪਾਏ ਕੇ ਕਰਦਾ ਆਪੇ ਹੁਕਮ ਵਰਤਾਏ ਉਹਨੇ ਸ਼ਕਤੀ ਪੈਦਾ ਕੀਤੀ ਆਪਣੀ ਆਪਣੀ ਬਾਣੀ ਪੈਦਾ ਕੀਤੀ ਹੈ ਉਹਨੇ ਬਾਣੀ ਸ਼ਕਤੀ ਹੈ ਆਪਣੀ ਬੁੱਧ ਪ੍ਰਗਟ ਕੀਤੀ ਹੈ ਬਵੇ ਬੁੱਧੀ ਸਭ ਜਬ ਬਵੇ ਬੁੱਧੀ ਸ਼ਕਤੀ ਹੈ ਆਪਣੀ ਬੁੱਧੀ ਨਾਲ ਰਚਨਾ ਰਚੀ ਹੈ ਸਾਰੀ ਰਚਨਾ ਕਾਦੀ ਖੇਡ ਹੈ ਬੁੱਧੀ ਦੀ ਅਕਲ ਦੀ ਖੇਡ ਹੈ ਸਾਰੀ ਰਚਨਾ ਹੈ ਅਕਲੇ ਸਮਝੂ ਇਹਨੂੰ ਅਕਲ ਦੀ ਖੇਡ ਹੈ ਅਕਲੇ ਸਮਝੂ ਇਹਨੂੰ ਹੋਰ ਕੀ ਸਮਝੂ ਇਹਨੂੰ ਮਾਨਨੇ ਨਹੀਂ ਸਮਝਣਾ ਅਕਲ ਨੇ ਸਮਝ ਕੇ ਮਨ ਨੂੰ ਸਮਝਾਉਣਾ ਸਮਝਣ ਵਾਲਾ ਪੁਰਜਾ ਅਕਲ ਦਾ ਹੁੰਦਾ ਉਹ ਤਾਂ ਨਵਾਂ ਅਕਲ ਹੈ ਉਹਨੂੰ ਕਹਿ ਰਹੇ ਨੇ ਦੇਸ਼ ਬਾਬਰ ਹੋਇਆ ਹੈ ਸ਼ੁਭ ਕਰਮਾਂ ਤੇ ਕਹੂ ਨਾ ਡਰੂ ਵਿਦਵਾਨ ਕਿਉਂ ਨਹੀਂ ਠੀਕ ਜਵਾਬ ਕਿਉਂ ਨਹੀਂ ਦੇ ਸਕੇ ਇਹਨਾਂ ਗੱਲਾਂ ਦਾ ਜਦੋਂ ਕਹਿੰਦੇ ਨੇ ਉਹਦਾ ਜੀ ਸ਼ਿਵ ਜੀ ਦੇ ਪੁਜਾਰੀ ਵਿਦਵਾਨਾਂ ਕੋ ਕੋਈ ਜਵਾਬ ਹੈ ਵਿਦਵਾਨਾਂ ਜੇ ਗੁਰਬਾਣੀ ਦੀ ਸਮਝ ਹੋਵੇ ਤਾਂ ਜਵਾਬ ਦੇਣਾ ਨਾ ਇਹ ਜਵਾਬ ਕਿੱਥੋਂ ਦੇਣਗੇ ਵਿਚਾਰੇ ਇਹਨੂੰ ਖੁਦੇ ਸਮਝ ਨਹੀਂ ਹੈ ਸਮਝ ਹੋਵੇ ਤਾਂ ਉਹ ਤਾਂ ਚੁੱਪ ਨੇ ਉਹ ਤਾਂ ਬੋਲੇ ਨਹੀਂ ਸਕਦੇ ਉਹਨਾਂ ਨੂੰ ਤਾਂ ਕੀ ਸਮਝਾਉਣਗੇ ਇਹਨਾਂ ਨੂੰ ਨਹੀਂ ਸਮਝ ਸਾਡਿਆਂ ਨੂੰ ਭਲੇਖਾ ਉਹਨਾਂ ਤਾਂ ਭਲੇਖਾ ਪੈਣਾ ਹੀ ਹੈ ਭਲੇਖਿਆ ਦੀ ਕੋਈ ਗੱਲ ਨਹੀਂ ਹੈ ਕਿਤੇ ਵੀ ਜ਼ਿੰਦਾ ਦੇ ਲੈਂਦੇ ਥੱਕ ਪਾਰੇ ਦਿੰਦਾ ਦੇ ਦਾਤਾ ਫੇਰੇ ਸਾਰਿਆਂ ਨੂੰ ਦਾਤਾ ਲੈਣ ਵਾਲੇ ਥੱਕ ਜਾਂਦੇ ਥੋੜੇ ਹੋ ਜਾਂਦੇ ਨੇ ਸ਼ੀਰ ਥੱਕ ਜਾਂਦਾ ਹੈ ਥਾਕੇ ਨੈਣ ਸਰਵਣ ਸੁਣ ਥਾਕੇ ਥਾਕੀ ਗੋਵਲ ਆਇਆ ਜਰਾ ਹਾਂਕਤੀ ਸਭ ਤੇ ਥਾਕੀ ਇੱਕ ਨਾ ਥਾਕਸ ਮਾਇਆ ਇੱਛਾ ਨਾ ਸ਼ਕਤੀ ਦੀ ਧਰਤੀ ਤੇ ਮਾਇਆ ਕੀ ਹੈ ਇੱਛਾ ਮਾਇਆ ਦੀ ਇੱਛਾ ਹੀ ਮਾਇਆ ਹੈ ਤੇਰੀ ਕਲਪਨਾ ਨਹੀਂ ਦਿੱਤੀ ਕਲਪਨਾ ਕਾਲ ਰੂਪ ਚ ਚਿੰਬੜਦੀ ਹੈ ਇਹਨੂੰ ਇੱਛਾ ਇਹ ਨਿਕਾਲ ਹੈ ਇਹ ਕਹਿੰਦਾ ਥਾਂ ਤੋਂ ਮਾਇਆ ਮਾਇਆ ਨਹੀਂ ਇਹ ਆਪਣੀ ਮਾਇਆ ਆਪਣੀ ਲੀਲਾ ਬਾਲ ਮਰੇ ਬਾਲਕ ਕੀ ਨੀਲ ਨੀਲ ਕਿਉਂ ਮਰਦਾ ਹੈ ਮਨ ਇੱਛਾ ਕਰਕੇ ਮਰਦਾ ਹੈ ਜੀ ਨੀਲ ਹੈ ਕ੍ਰਿਸ਼ਨ ਕਿਉਂ ਮਰਦਾ ਕ੍ਰਿਸ਼ਨ ਲੀਲਾ ਇਹਨੂੰ ਮਾਰਦੀ ਹੈ ਜਿਹੜੇ ਰਾਮ ਲੀਲਾ ਚਲਾ ਗਿਆ ਨਾ ਕ੍ਰਿਸ਼ਨ ਨੂੰ ਰਾਮ ਲੀਲਾ ਦੇਖਣ ਲੱਗ ਗਿਆ ਆਪਣੀ ਲੀਲਾ ਛੱਡਤੀ ਉਦੋਂ ਨੇ ਮਰਦਾ ਉਹਦਾ ਰਾਮ ਲੀਲਾ ਤੇ ਕ੍ਰਿਸ਼ਨ ਲੀਲਾ ਦੋ ਨੇ ਨਾ ਉਹ ਵੀ ਦੋਏ ਮੰਨਦੇ ਨੇ ਪਰ ਉਹ ਕਹਿੰਦੇ ਨੇ ਕ੍ਰਿਸ਼ਨ ਲੀਲਾ ਬੜੀ ਹੈ ਉਹ ਕਹਿੰਦੇ ਰਾਮ ਲੀਲਾ ਬੜੀ ਹੈ ਕੌਣ ਸਮਝਾਵੇ ਉਹਨਾਂ ਨੂੰ ਕੌਣ ਬੜੀ ਹੈ ਜਿਹਨੂੰ ਸਮਝ ਆਉਂਦਾ ਸਮਝਾ ਦੇ ਸਮਝਾ ਜੁਗਾ ਅੰਤਰ ਖਾਣ ਜੋ ਸਾਰੀ ਰਚਨਾ ਹੈ ਰਾਮ ਨੇ ਬਣਾਈ ਹੈ ਸਾਧੋ ਰਚਨਾ ਰਾਮ ਨੇ ਰਾਮ ਲੀਲਾ ਰਾਮ ਲੀਲਾ ਕੀ ਹੈ ਜੋ ਰਚਨਾ ਬਣਾਈ ਹੈ ਸਭ ਰਾਮ ਲੀਲਾ ਰਾਮ ਦੀ ਲੀਲਾ ਹੈ ਸਾਧੋ ਰਚਨਾ ਰਾਮ ਬਣਾਈ ਰਾਮ ਬਣਾਈ ਇਹਨਾਂ ਦੇ ਰਾਮ ਨੇ ਸੇਤੂ ਕੋਲ ਬਣਾਇਆ ਜਿਹੜਾ ਢਾਈ ਵੀ ਗਿਆ ਉਹਦਾ ਬਣਾਇਆ ਵੀ ਢਾਈ ਗਿਆ ਹੁਣ ਲੀਲਾ ਰਾਮ ਨੇ ਬਣਾਈ ਰਾਵਣ ਤੋਂ ਕਣੇ ਤੇ ਆ ਜਾਂਦੇ ਸੀ ਹਮਲਾ ਕਰ ਦਿੰਦੇ ਸੀ ਫੌਜ ਵੀ ਫੌਜ ਵੀ ਆ ਜਾਂਦੇ ਸੀ ਉਹਨਾਂ ਦੀ ਉਹ ਕਿਹੜੇ ਸਹੀ ਹੁੰਦੇ ਸੀ ਇਹਦਾ ਮਤਲਬ ਉਹਨਾਂ ਕੋਲ ਸ਼ਕਤੀ ਜ਼ਿਆਦਾ ਸੀ ਫਿਰ ਰਾਮ ਕੋ ਘਟ ਸੀ ਇਹਨੂੰ ਕੋਲ ਬਣਾਉਣਾ ਪਿਆ ਬਿਨਾਂ ਹੀ ਕੋਲ ਤੇ ਇੱਥੇ ਰਾਜ ਕਰਦੇ ਨੇ ਉਹਨਾਂ ਪਾਸੇ ਆ ਰਿਸ਼ੀ ਮੁਨੀਆਂ ਨੂੰ ਰਾਜ ਵਿੱਚ ਕਹਿੰਦੇ ਨੇ ਉਹਦੇ ਰਾਜ ਵਿੱਚ ਸੀ ਰਾਵਣ ਦੇ ਰਿਸ਼ੀ ਉਹਨੇ ਦੇ ਟੈਕਸ ਲੈਂਦਾ ਸੀ ਉਹਦਾ ਫੋਨ ਲੈ ਲਿਆ ਕੱਢਿਆ ਉਹ ਜੋ ਸੀਤਾ ਮਟਕੀ ਪਾ ਲਿਆ ਜੋ ਸੀਤਾ ਪੈਦਾ ਹੋਈ ਜਿਹੜਾ ਉਹ ਲੰਕਾ ਤੋਂ ਬਾਹਰ ਸੀ ਉਹਦਾ ਰਾਜ ਲੰਕਾ ਵੀ ਤਾਂ ਕੋਈ ਰਿਸ਼ੀ ਨਹੀਂ ਥਾਈ ਨਹੀਂ ਰਿਸ਼ੀ ਮੁੰਨੀ ਹਿੰਦੁਸਤਾਨ ਤੇ ਗੋਦਾਵਰੀ ਦੇ ਕਿਨਾਰੇ ਤੇ ਹੁਣ ਰੱਖਣ ਕਿ ਗੰਗਾ ਜੇ ਤਾਂ ਰਾਜ ਫਲਾਂ ਨਹੀਂ ਹੈ ਰਾਵਣ ਦਾ ਦੱਖਣ ਜਾਊਗਾ ਜਿਹੜੇ ਹੁਣ ਦੱਖਣ ਦੇ ਲੋਕ ਮੰਨਦੇ ਨੇ ਰਾਵਣ ਗੁਨੇਰੀ ਦਾ ਰਾਵਣ ਦਾ ਰਾਜ ਸੀ ਉਹ ਕਿਵੇਂ ਆਉਂਦਾ ਸੀ ਰਾਮ ਕਿਵੇਂ ਰਾਵਣ ਕਿਵੇਂ ਰਾਜ ਕਰਦਾ ਸੀ ਇਹ ਜਦੋਂ ਆਲਰੇਡੀ ਕੋਲ ਸੀਗਾ ਇਹ ਨਹੀਂ ਸੀ ਉਹ ਕਿਵੇਂ ਆਉਂਦਾ ਸੀ ਮੇਰੇ ਦੱਸ ਇਹਨਾਂ ਨੂੰ ਇਹ ਜਾਣਾ ਪਿਆ ਪਰਲੇ ਪਾਸੇ ਰਾਵਣ ਆਇਆ ਸੀਤਾ ਨੂੰ ਲੈ ਕੇ ਗਿਆ ਉਹਦੀ ਭੈਣ ਆਈ ਹੈ ਨਾਲ ਇਹਨਾਂ ਕੋਲ ਆਈ ਹੈ ਸਾਧੂ ਖੜਾ ਆਏ ਨੇ ਭਾਈ ਆਇਆ ਭਾਈ ਆਏ ਨੇ ਉਹ ਕਿਵੇਂ ਆ ਗਏ ਝੂਠ ਦੇ ਪੈਰ ਨਹੀਂ ਹੁੰਦੇ ਫਿਰ ਉਹ ਸ਼ਕਤੀਸ਼ਾਲੀ ਸੀ ਇਹਨਾਂ ਨੂੰ ਫਿਰ ਇਹਨਾਂ ਨੇ ਉਹਨੂੰ ਜਿੱਤ ਕੇ ਮਿਲਿਆ ਸਾਰੀ ਰਮਾਇਣ ਸ਼ੰਕਾ ਦੇ ਘਰੇ ਛੜੀ ਸਾਰਾ ਕੁਝ ਸ਼ੰਕਾ ਦੇ ਘਰੇ ਜਿਹੜਾ ਇਹਨਾਂ ਉਹ ਲੰਕਾਲੇ ਕਹਿੰਦੇ ਕੋਈ ਰਾਵਣ ਦੀ ਗੱਲ ਹੀ ਨਹੀਂ ਸਾਡੇ ਔਰ ਗੁਰਬਾਣੀ ਕਹਿੰਦੀ ਹੈ ਤੇਰੇ ਤਾਂ ਜੁਗੇ ਨਹੀਂ ਕਦੇ ਹੋਇਆ ਦੁਆਪਰ ਜੁਗ ਹੋਇਆ ਹੀ ਨਹੀਂ ਕਦੇ ਹਮੇਸ਼ਾ ਹੀ ਗੱਲ ਜੁਗ ਰਹਿੰਦਾ ਜੁਗ ਹੋਰੇ ਗੱਲ ਹੁੰਦੀ ਹੈ ਸੱਚ ਗੱਲ ਇਹ ਹੈ ਸੱਚੀ ਬਾਣੀ ਕਹਿੰਦੀ ਵੀ ਜੁਗ ਗੁਰਮੁਖ ਤੋਂ ਬਿਨਾਂ ਜੁਗ ਕੋਈ ਜਾਣਦਾ ਹੀ ਨਹੀਂ ਇਹਨਾਂ ਦੇ ਜੁਗ ਬਣਾਏ ਹੋਏ ਡੁਪਲੀਕੇਟ ਨੇ ਗੁਰਬਾਣੀ ਇਹ ਕਹਿੰਦੀ ਹੈ ਕਿ ਜੁਗ ਡੁਪਲੀਕੇਟ ਹੈ ਸਭ ਕੁਝ ਡੁਪਲੀਕੇਟ ਹੈ ਰਮਾਇਣ ਵੀ ਡੁਪਲੀਕੇਟ ਹੈ ਤੇਰੇ ਤਾਂ ਜੁਗ ਤਾਂ ਕੋਈ ਹੋਇਆ ਹੀ ਨਹੀਂ ਜਿੰਨੇ ਸਾਲ ਤਰੇਤੇ ਯੁੱਗ ਨੂੰ ਹੋਏ ਨੇ ਜਿੰਨੇ ਸਾਲ ਦੀ ਦੁਆਪਰ ਦੀ ਆਯੂ ਸੀ ਉਹਨੇ ਸਾਲ ਪੁਰਾਣਾ ਕੋਲ ਹੈਗਾ ਉਦੋਂ ਦਾ ਇੱਥੇ ਹਿੰਦੁਸਤਾਨ ਜਿੱਥੇ ਹੀ ਨਹੀਂ ਹੈ ਰਾਮ ਨੂੰ ਮੰਨਣ ਦਾ ਬਾਅਦ ਆਏ ਨੇ ਇੱਥੇ ਤਾਂ 3000 ਸਾਲ ਦੇ ਆਏ ਨੇ ਤਾਂ ਕਰੋੜਾਂ ਸਾਲ ਦੀ ਗੱਲ ਹੈ ਉਮਰ ਕਰੋੜਾਂ ਸਾਲ ਦੀ ਲਿਖੀ ਹੋਈ ਹੈ ਜੁਗਾਂ ਦੀ ਲੱਖਾਂ ਸਾਲ ਦੀ ਹੈ ਜਦ ਕਰੋੜਾਂ ਦੀ ਨਹੀਂ ਕਿਵੇਂ ਖਰਾ ਉਤਰੂਗਾ ਜੁਗਾਂ ਦੀ ਉਮਰ ਲਿਖੀ ਹੋਈ ਹੈ ਦੁਆਪਰ ਪੂਰਾ ਜੁਗ ਬੀਤ ਗਿਆ ਦੁਆਪਰ ਦੀ ਲੜਾਈ ਮਲੋਦਰੀ ਜਿਉਂਦੀ ਹੈ ਜੋ ਮਹਾਭਾਰਤ ਦੀ ਲੜਾਈ ਹੋ ਰਹੀ ਹੈ ਮਲੋਦਰੀ ਜਿਉਂਦੀ ਦਿਖਾਉਂਦੇ ਨੇ ਐਨੀ ਉਹਦੀ ਉਮਰ ਕਿਵੇਂ ਹੋ ਗਈ ਡਾਕਟਰ ਦਾ ਪੂਰੇ ਯੁੱਗ ਦੇ ਵਿੱਚ ਮਦੋਦਰੀ ਜੁੰਦੀ ਰਹੀ ਕਿਵੇਂ ਪੋਸੀਬਲ ਹੋ ਗਿਆ ਸਾਡੀ ਕੌਣ ਪੋਸੀਬਲ ਕਰ ਕਿਉਂ ਕਿੰਤੂ ਨਹੀਂ ਨਾ ਕਰ ਸਕਦੇ ਕਿੰਤੂ ਤਾਂ ਬੰਦ ਹੈ ਜੋ ਝੂਠ ਉਹਦੇ ਤਾਂ ਕਿੰਤੂ ਬੰਦ ਨਹੀਂ ਕਰਾਂਗੇ ਉਹ ਤਾਂ ਹਰੇ ਇਹ ਤਾਂ ਫੌਜਾ ਜਵਾਬ ਨਹੀਂ ਸਾਡੇ ਕੋਲ ਕਿਸੇ ਗੱਲ ਦਾ ਸ਼ੰਕਾ ਨਹੀਂ ਕਰਨੀ ਬਸ ਧਰਮ ਦੇ ਤੇ ਨਹੀਂ ਕਰੀ ਧਰਮ ਹੁੰਦਾ ਹੀ ਸ਼ੰਕਾ ਨਿਵਾਰਨ ਕਰਨ ਵਾਸਤੇ ਹੈ ਜਿਹੜੇ ਧਰਮ ਦੇ ਵਿੱਚ ਸ਼ੰਕਾ ਰਹਿ ਗਈ ਧਰਮ ਕਾਦਾ ਹੈ ਉਹਦਾ ਪਟਾਰਾ ਹੀ ਸ਼ੰਕਾ ਦਾ ਧਰਮ ਦਾ ਮਤਲਬ ਕੀ ਹੈ ਸ਼ੰਕਾ ਦੀ ਨਿਵਰਤੀ ਵਾਸਤੇ ਧਰਮ ਹੁੰਦਾ ਜਿਹੜੇ ਕਹਿੰਦੇ ਸ਼ੰਕਾ ਨਹੀਂ ਕਰਨੀ ਸ਼ੰਕਾ ਪੈਦਾ ਕੀਤੀ ਹੈ ਤੁਹਾਨੂੰ ਸ਼ੰਕਾ ਪੈਦਾ ਕਰਦਾ ਉਹ ਛੱਡੀ ਜਾਂਦਾ ਸ਼ੰਕਾ ਦੀ ਨਿਵਾਰਣ ਨਹੀਂ ਕਰ ਰਿਹਾ ਜਿਹੜੇ ਸ਼ੰਕਾ ਦਾ ਨਿਵਾਰ ਨਹੀਂ ਕਰ ਰਿਹਾ ਧਰਮ ਨਹੀਂ ਹੈ ਧਰਮ ਹੈ ਫਰਾਡ ਧਰਮ ਦੇ ਨਾਂ ਤੇ ਫਰਾਡ ਹੈ ਧਰਮ ਹੁੰਦਾ ਹੀ ਸ਼ੰਕਾ ਦੇ ਨਿਵਾਰਨ ਵਾਸਤੇ ਪਰਮੇਸ਼ਰ ਕੀ ਹੈ ਸਾਨੂੰ ਸ਼ੰਕਾ ਹੈ ਉਹਦਾ ਨਿਵਾਰਨ ਕਰਨਾ ਧਰਮ ਤੁਸੀਂ ਕਹਿੰਦਾ ਜੋ ਕੁਝ ਅਸੀਂ ਕਹਿੰਦਾ ਤੇ ਸ਼ੰਕਾ ਕਰਨੀ ਹੁੰਦੀ ਜਵਾਬ ਸਾਨੂੰ ਸਹੀ ਮਿਲਿਆ ਨਹੀਂ ਸ਼ੰਕਾ ਤਾਂ ਸਾਡੇ ਅੰਦਰ ਖੜੀ ਹੋਊ ਤੁਸੀਂ ਸਵਾਲ ਨਹੀਂ ਕਰਨਾ ਕੋਈ ਚੱਲ ਜੁਗਾ ਜਗੰਤਰ ਖਾਈ ਖਾਏ ਦਿੱਤਾ ਦੇ ਲੈਂਦੇ ਟਕ ਪਾਏ ਜੁਗਾ ਜਗੰਤਰਾਂ ਤੋਂ ਖਾਂਦੇ ਚਲੇ ਆਉਂਦੇ ਨੇ ਜੀ ਮੁੱਕਦੇ ਨਹੀਂ ਪਦਾਰਥ ਉਹਦੇ ਹੁਕਮੇ ਹੁਕਮ ਚਲਾਏ ਰਹਾ ਚਲਾਏ ਰਹਾ ਹੁਕਮੀ ਆ ਆਪਣੇ ਹੁਕਮ ਨਾਲ ਆਪਣੀ ਮਰਜ਼ੀ ਦੇ ਰਾਹ ਤੇ ਇਹ ਹੁਕਮ ਚਲਾਏ ਰਹਾ ਹੁਕਮੀ ਆ ਹੁਕਮ ਕਰਵਾ ਆਪਣੇ ਹੁਕਮ ਦੁਆਰਾ ਆਪਣੀ ਮਰਜ਼ੀ ਦੇ ਰਾਹ ਤੇ ਗੁਰਮਤ ਦੇ ਰਾਹ ਤੇ ਚਲਾਉਂਦਾ ਸੱਚ ਦੇ ਮਾਰਗ ਤੇ ਚਲਾਉਂਦਾ ਸਾਰੇ ਰਾਹ ਉਹਦੇ ਨਹੀਂ ਚੱਲਦੇ ਆ ਸੀ ਜਾਣਾ ਦਰਿਆ ਦੇ ਰਾਹ ਹੀ ਆ ਸੀ ਸਮੁੰਦਰ ਵੱਲ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈ ਨਾ ਦਰਿਆ ਚੋਂ ਬਾਹਰ ਨਿਕਲ ਸਕਦੇ ਆ ਨਾ ਦਰਿਆ ਤੇ ਪੁੱਠਾ ਜਾ ਸਕਦੇ ਆ ਬਾਹਰ ਵੀ ਨਹੀਂ ਜਾ ਸਕਦੇ ਨਾਨਕ ਵਿਖਸੇ ਵੀ ਪ੍ਰਵਾਹ ਹੁਕਮੀ ਹੁਕਮ ਚਲਾਏ ਰਾ ਨਾਨਕ ਵਿਸੈ ਦੇਖੋ ਵਿਰਸੂ ਕੌਣ ਵਿਗਾਸ ਕਿਹਦਾ ਹੋਊ ਖੇੜਾ ਕਿਹਦੇ ਅੰਦਰ ਹੋਊ ਜਿਹੜਾ ਬੇਪਰਵਾਹ ਹੋ ਕੇ ਚੱਲੇ ਜੋ ਵਿਗੜਦਾ ਹੈ ਵਿਗੜ ਜੂਵੇ ਕੋਈ ਚਿੰਤਾ ਨਹੀਂ ਹੋਣਾ ਹੈ ਤਾਂ ਹੋਏਗਾ ਜਿਹੜਾ ਹੋਣਾ ਹੋਊਗਾ ਹੀ ਹੁਕਮ ਵਿੱਚ ਚੱਲਣਾ ਹੈ ਇਹ ਬੇਪਰਵਾਹ ਹੈ ਜਿਹੜਾ ਪਰਵਾਹ ਕਰੂਗਾ ਉਹ ਨਾ ਵਿਗੜ ਜਾ ਉਹ ਨਾ ਵਿਗੜ ਜਾ ਉਹ ਜਿਹੜੀ ਚੱਲਦਾ ਉਹਦੇ ਅੰਦਰ ਵਿਗਾਸ ਨਹੀਂ ਹੋ ਸਕਦਾ ਉਹਨੂੰ ਗਿਆਨ ਨਹੀਂ ਹੋ ਸਕਦਾ ਵਿਕਾਸ ਹੋਊਗਾ ਉਹਦੀ ਸਮਝ ਕਿਨੂੰ ਆਊਗਾ ਵਿਗਾਸ ਉਹਦੇ ਅੰਦਰ ਨਾਨਕ ਭਗਤਾਂ ਸਦਾ ਵਿਗਾਸ ਆਊਗਾ ਤਾਂ ਜਿਹੜਾ ਦੁਨੀਆ ਤੋਂ ਬੇਪਰਵਾਹ ਹੋ ਕੇ ਚੱਲਦਾ ਪ੍ਰਵਾਹ ਜਿਹੜਾ ਦੁਨੀਆ ਦੀ ਕਰੂਗਾ ਉਹ ਉਹਦੇ ਅੰਦਰ ਵਿਕਾਸ ਨਹੀਂ ਹੋਣਾ ਜਿਹੜਾ ਦੁਨੀਆ ਦੀਆਂ ਬੜਿਆਈਆਂ ਦੀ ਪ੍ਰਵਾਹ ਕਰੂਗਾ ਲੋਕ ਰਾਜ ਦੀ ਪ੍ਰਵਾਹ ਕਰੂਗਾ ਉਹਦਾ ਵਿਕਾਸ ਨਹੀਂ ਹੋਣਾ ਉਹਨੂੰ ਗਿਆਨ ਨਹੀਂ ਹੋਣਾ ਉਹਦੇ ਅੰਦਰ ਖੇੜਾ ਨਹੀਂ ਹੋਣਾ ਕਦੇ ਵੀ ਨਹੀਂ ਹੋਣਾ ਫਿਰ ਪਰਦਾ ਤਿਆਗੀ ਹੋਮੇ ਪ੍ਰੀਤ ਦੁਤੀਆ ਤਿਆਗੀ ਲੋਕਾ ਰੀਤ ਬੇਪਰਵਾਹ ਹੋ ਕੇ ਚਾਲੋ ਤ੍ਰੈ ਗੁਣ ਤਿਆਗ ਬੈਰੀ ਵੀਰ ਸਮਾਨ ਹੈ ਤੁਰਿਆ ਗੁਣ ਮਿਲ ਸਾਧ ਪਛਾਣ ਸਾਧ ਪਛਾਣੇ ਇੱਥੇ ਆ ਕੇ ਹੁਣ ਵਿਗਾਸ ਤਿੰਨ ਚੀਜ਼ਾਂ ਤਿਆਗਣੀਆਂ ਬਣੀ ਬੇਪਰਵਾਹ ਹੋਣਾ ਪੈਣਾ ਨਫੇ ਨੁਕਸਾਨ ਤੋਂ ਬੇਪਰਵਾਹ ਹੋਣਾ ਜੰਮਣ ਮਰਨ ਤੋਂ ਬੇਪਰਵਾਹ ਖੁਸ਼ੀ ਗਮੀ ਤੋਂ ਬੇਪਰਵਾਹ ਇੱਜ਼ਤ ਬੇਇੱਜ਼ਤੀ ਤੋਂ ਬੇਪਰਵਾਹ ਬੇਪਰਵਾਹ ਹੋਏ ਤੇ ਬਿਨਾ ਜੋ ਸੰਸਾਰ ਪ੍ਰਵਾਹ ਦੇ ਵਿੱਚ ਹੈ ਸੰਸਾਰ ਦਾ ਪ੍ਰਵਾਹ ਹੋਰ ਹੈ ਜਿਵੇਂ ਦਰਿਆ ਦਾ ਪ੍ਰਵਾਹ ਹੁੰਦਾ ਹੈ ਇਹ ਸੰਸਾਰ ਦਾ ਪ੍ਰਵਾਹ ਹੈ ਸੰਸਾਰੀ ਆਦਮੀ ਆਪਣੇ ਉਸ ਪ੍ਰਵਾਹ 'ਚ ਬਹਿੰਦੇ ਨੇ ਅਸੀਂ ਸੰਸਾਰੀ ਪ੍ਰਵਾਹ ਤੋਂ ਬੇਪਰਵਾਹ ਹੋਣਾ ਸੰਸਾਰ ਨਾਲ ਨਹੀਂ ਚੱਲਣਾ ਬੇਪਰਵਾਹ ਦਾ ਨਾਲ ਜਿਹੜੇ ਪ੍ਰਵਾਹ ਵਿੱਚ ਸੰਸਾਰ ਬਹਿਆ ਜਾ ਰਿਹਾ ਨਾ ਰੁੜਿਆ ਜਾ ਰਿਹਾ ਉਹ ਪ੍ਰਵਾਹ ਨੂੰ ਤਿਆਗ ਕੇ ਹੁਕਮ ਦੇ ਪ੍ਰਵਾਹ ਚੱਲਣਾ ਉਸ ਪ੍ਰਵਾਹ ਤੋਂ ਬੇਪਰਵਾਹ ਹੋਣਾ ਪ੍ਰਵਾਹ ਸ਼ਬਦ ਦੇ ਸਮਝ ਲੋ ਕੀ ਪ੍ਰਵਾਹ ਬਹਿਣ ਬਹਿਣ ਵਿੱਚ ਸੰਸਾਰ ਨਰਕ ਵੱਲ ਨੂੰ ਰੁੜਦਾ ਜਾ ਰਿਹਾ ਇਹ ਜੋ ਨਿਕਲ ਕੇ ਸੁਰਗ ਵਾਲੇ ਬਹਿਣ ਨੂੰ ਪੈ ਲੈਣ ਉਹ ਹੁਕਮ ਵਾਲਾ ਬਹਿਣ ਉਹ ਪ੍ਰਵਾਹ ਦੂਜਾ ਹੈ ਹੁਕਮ ਦੀ ਪ੍ਰਵਾਹ ਕਰਨੀ ਹੈ ਉਹਦੀ ਪ੍ਰਵਾਹ ਨਹੀਂ ਕਰਨੀ ਹੁਕਮ ਵਾਲੇ ਬਹਿਣ ਤੇ ਰੁੜ ਜਾਣਾ ਜਿੱਧਰ ਹੁਕਮ ਰੋੜ ਕੇ ਜਾਂਦਾ ਉਹ ਤੁਹਾਨੂੰ ਰੁੜ ਜਾਣਾ ਦੂਏ ਪਾਸੇ ਨੂੰ ਨਹੀਂ ਰੁੜਨਾ ਨੀਵੇਂ ਪਾਸੇ ਨੂੰ ਨਹੀਂ ਰੁੜਨਾ ਇੱਕ ਉਹ ਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਉੱਚੇ ਪਾਸੇ ਨੂੰ ਜਾਣਾ ਹੁਣ ਗੰਗਾ ਰਹੇ ਨੇ ਉੱਚੇ ਪਾਸੇ ਨੂੰ ਉਹਨਾਂ ਦੀ ਗੰਗਾ ਉੱਤੋਂ ਥੱਲੇ ਨੂੰ ਆ ਰਹੀ ਹੈ ਇਹ ਪ੍ਰਵਾਹ ਪੁੱਠੇ ਪਾਸੇ ਨੂੰ ਚੱਲ ਰਿਹਾ ਹੁਕਮ ਦਾ ਪ੍ਰਵਾਹ ਪੁੱਠੇ ਪਾਸੇ ਨੂੰ ਚੱਲ ਰਿਹਾ ਉੱਪਰ ਨੂੰ ਚੱਲ ਰਿਹਾ ਸੰਸਾਰ ਦੇ ਰਾਜਾਂ ਦੇ ਦੀ ਕੋਈ ਪ੍ਰਵਾਹ ਨਹੀਂ ਉੱਪਰ ਆ ਗਏ ਨਾ ਦੇ ਸੰਸਾਰ ਦੇ ਗੁਰੂ ਪੀਰਾਂ ਦੀ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਗੁਰੂ ਜੀ ਉਹ ਤਾਂ ਕਹਿੰਦੇ ਨਹੀਂ ਸਾਡੀ ਪਰਵਾਹ ਕਰੋ ਜਿਹੜੇ ਸੱਚੇ ਗੁਰੂ ਪੀਰ ਉਹਨਾਂ ਤਾਂ ਕਹਿੰਦੇ ਨਹੀਂ ਸਾਡੀ ਪਰਵਾਹ ਕਰੋ ਕਹਿੰਦੇ ਉਹਦੀ ਉਹ ਕਰੋ ਸਾਡੀ ਨਾ ਕਰਿਓ ਉਹ ਪਹਿਲਾਂ ਹੀ ਨਹੀਂ ਕਹਿੰਦੇ ਜੋ ਕਹਿੰਦੇ ਨਹੀਂ ਅਸੀਂ ਕਰਨੀ ਕਾਸੂ ਅਸੀਂ ਉਹ ਕਰਨਾ ਗੁਰ ਕਹਿਆ ਸੋ ਕਾਰ ਕਮਾਵੋ ਉਹਨਾਂ ਦੀ ਪਰਵਾਹ ਕਰਦੇ ਕਰਦੇ ਪਰਮੇਸ਼ਰ ਨੂੰ ਭੁੱਲ ਜਾਓਗੇ ਤੁਸੀਂ ਗੁਰੂਆਂ ਪੀਰਾਂ ਦੀ ਜਿਹੜੇ ਪਰਵਾਹ ਕਰਦੇ ਨੇ ਪਰਮੇਸ਼ਰ ਦੀ ਪਰਵਾਹ ਨਹੀਂ ਕਰਦੇ ਫਿਰ ਉਹ ਇੱਕੋ ਹੀ ਹੋਊ ਪਰਵਾਹ ਇਹਨਾਂ ਦੀ ਗੱਲ ਹੋਇਆ ਉਹਦੀ ਗੱਲ ਤੁਸੀਂ ਗੁਰੂਆਂ ਪੀਰਾਂ ਨੂੰ ਜਾ ਕੇ ਪਰਮੇਸ਼ਰ ਦੇ ਬਰਾਬਰ ਬਿਠਾਲਦਾ ਪਰਵਾਹ ਜੇ ਉਹਦੀ ਕਰਦੇ ਇਹਨਾਂ ਨੂੰ ਕਿਉਂ ਬਰਾਬਰ ਬਿਠਾਲਦੇ ਉਹਨਾਂ ਦੇ ਸਰੀਰ ਖੜੇ ਕਰਦੇ ਤੁਸੀਂ ਇਹਦਾ ਮਤਲਬ ਪਰਮੇਸ਼ਰ ਦੀ ਪਰਵਾਹ ਨਹੀਂ ਹੈ ਤੁਹਾਨੂੰ ਤਾਂ ਨਾਨਕ ਦੀ ਪਰਵਾਹ ਹੈ ਜਿਹਨੂੰ ਪਰਮੇਸ਼ਰ ਦੀ ਪਰਵਾਹ ਨੂੰ ਨਾਨਕ ਦੀ ਪਰਵਾਹ ਕਰਨ ਦੀ ਲੋੜ ਨਹੀਂ ਨਾਨਕ ਦਾ ਤਾਂ ਹੁਕਮ ਇਹੀ ਹੈ ਵੀ ਉਹਦੀ ਪਰਵਾਹ ਕਰੋ ਮੇਰੀ ਨਾ ਕਰਿਓ ਗੁਰਬਾਣੀ ਤਾਂ ਡੈਲੀ ਹੋਏ ਨਾਨਕ ਦਾ ਚੰਗਾ ਉਹ ਲੱਗਦਾ ਹੈ ਜਿਹੜਾ ਪਰਮੇਸ਼ਰ ਦੀ ਪ੍ਰਵਾਹ ਕਰੇ ਭਾਣੇ ਚੱਲੇ ਨਾਲ ਨੂੰ ਨਹੀਂ ਚੰਗਾ ਲੱਗਦਾ ਜਿਹੜਾ ਭਾਣੇ ਨਾਲ ਚੱਲੇ ਨਾਲ ਦੇ ਗੀਤ ਗਾਇਆ ਤੇ ਨਾਲ ਨਹੀਂ ਖੁਸ਼ ਹੁੰਦਾ ਨਾਲ ਦੀ ਗੱਲ ਮੰਨੇ ਤੇ ਨੂੰ ਖੁਸ਼ ਹੈ ਗੁਰਦਾਨ ਨੇ ਬਾਣੀ ਚ ਕਿਹਾ ਉਹਨੂੰ ਮੰਨੇ ਤੇ ਨੂੰ ਖੁਸ਼ ਹੈ ਉਹਦੇ ਅਨੁਸਾਰ ਚੱਲੇ ਤੇ ਨੂੰ ਖੁਸ਼ ਹੈ ਉਹਨੂੰ ਤਾਂ ਤੁਸੀਂ ਮੰਨਣਾ ਨਹੀਂ ਉਹਦੇ ਕਹੇ ਸਿਆਣੇ ਦੇ ਕਹੇ ਨੂੰ ਤਾਂ ਮੰਨਣਾ ਨਹੀਂ ਸਿਆਣਾ ਤੁਹਾਡਾ ਖੁਸ਼ ਹੋ ਜੂਗਾ ਦੂਏ ਉਂਗਲਾ ਕਰਨਗੇ ਵੀ ਇਹ ਸਿੱਕੀ ਕਰਦੇ ਨੇ ਨਾਨਕ ਬਿਕਸਾ ਬੇਪਰਵਾਹ ਨਾਨਕ ਕਹਿੰਦਾ ਜਿੰਨਾ ਚਿਰ ਬੇਪਰਵਾਹ ਨਹੀਂ ਹੁੰਦੇ ਤੁਸੀਂ ਨਾਨਕ ਬੇਪਰਵਾਹ ਹੈ ਨਾਨਕ ਦੇ ਬੱਚੇ ਛੋਟੇ ਛੋਟੇ ਪਰਵਾਹ ਨਹੀਂ ਕਰਦਾ ਬਸ ਤੁਰਿਆ ਕਰਦਾ ਕਰਕੇ ਦਿਖਾਓ ਬੇਪਰਵਾਹ ਹੈ ਬੇਪਰਵਾਹ ਪਰਮੇਸ਼ਰ ਹੈ ਪਰਮੇਸ਼ਰ ਬੇਪਰਵਾਹ ਹੈ ਵੀ ਬੇਪਰਵਾਹ ਕਹਿੰਦਾ ਸਾਰੇ ਜੀ ਉਹਨੇ ਪਾਲ ਲਏ ਜਿਹਨੇ ਪੈਦਾ ਕੀਤੇ ਨੇ ਪਾਲ ਲਏ ਉਹਨਾਂ ਨੇ ਉਹਨਾਂ ਨੇ ਕੋਈ ਡਿਊਟੀ ਨਹੀਂ ਪਾਲਣ ਸੱਚੇ ਹੀ ਹੈ ਉਹਨੇ ਪਾਲ ਲਏ ਨੇ ਪੜ ਲਈ ਗਏ ਸ੍ਰੀ ਚੰਦ ਨੂੰ ਕਿੱਥੇ ਪਠਾਨ ਦਾ ਜਾ ਕੇ ਅਗਲੇ ਨੇ ਸ੍ਰੀ ਚੰਦ ਨੇ ਕੀ ਕੀਤਾ ਸੀ ਕੀ ਕੀਤਾ ਸੀ ਸ੍ਰੀ ਚੰਦ ਨੇ ਕੁਝ ਕੌਣ ਬੋਲਦਾ ਸ੍ਰੀ ਚੰਦ ਨੂੰ ਜੇ ਗੁਰੂ ਨਾਨਕ ਦਾ ਡਰ ਨਾ ਹੁੰਦਾ ਉਹਨਾਂ ਨੂੰ ਸਿਰਫ ਗੁਰੂ ਨਾਨਕ ਦਾ ਡਰ ਸੀ ਸ੍ਰੀ ਚੰਦ ਨੂੰ ਆਪਣਾ ਗੁਰੂ ਬਣਾ ਲਿਆ ਜੰਦੇ ਨੇ ਸਾਡੀ ਬਾਤ ਨਹੀਂ ਰਹਿਣ ਦੇਣੀ ਸ੍ਰੀ ਚੰਦ ਨੂੰ ਕਹਿੰਦੇ ਗੁਰੂ ਨਾਨਕ ਦਾ ਪੈਦਾ ਤੋਂ ਮਿਲੀ ਹੈ ਐਵੇਂ ਨਹੀਂ ਮਿਲੀ ਉਹਨੂੰ ਕੌਣ ਪੁੱਛਦਾ ਸੀ ਸ੍ਰੀ ਚੰਦ ਜੇ ਸੁਲਾ ਹੋ ਜਾਂਦੀ ਗੁਰੂ ਨਾਨਕ ਨਾਲ ਜੇ ਮੰਨ ਲੈਂਦੇ ਵੀ ਚਲੋ ਫਿਰ ਫਿਰ ਉਹਨੂੰ ਪੁੱਛਣਾ ਸੀ ਸ੍ਰੀ ਚੰਦ ਨੂੰ ਗੁਰਨਾਨਕ ਦੀ ਉਹ ਪੈ ਸੀ ਜਿਹੜਾ ਸ੍ਰੀ ਚੰਦ ਉਹਨਾਂ ਉਹਨੇ ਚੱਕ ਕੇ ਸਮਾਨ ਤੇ ਚੜਾਤਾ ਗੁਰਨਾਨਕ ਦੀ ਪੈ ਕੇ ਉਹ ਜੋ ਬੇਪਰਵਾਹ ਹੋ ਕੇ ਫਿਰੇ ਐ ਕਿਹੜੀ ਗੱਲ ਦੀ ਸੀ ਬੇਪਰਵਾਹ ਹੋ ਕੇ ਫਿਰੇ ਉਹਦਾ ਬੈਨੀਫਿਟ ਕਿਹਨੂੰ ਮਿਲਿਆ ਸ੍ਰੀ ਚੰਦ ਉਹ ਬੇਪਰਵਾਹੀ ਦਾ ਹੀ ਇਦਾਂ ਹੀ ਗੱਲ ਸੀ ਕਿ ਸ੍ਰੀ ਚੰਦ ਦਾ ਜਨਮ ਹੈ ਸ੍ਰੀ ਚੰਦ ਨੂੰ ਕੌਣ ਪੁੱਛਦਾ ਸੀ ਨਹੀਂ ਉਹ ਦਾਸੂ ਦਾਸੂ ਕੀ ਕੌਣ ਪੁੱਛਦਾ ਕੋਈ ਪੁੱਛਦਾ ਕੋਈ ਹੋਰ ਕਿੰਨੇ ਹੋਏ ਨੇ ਕੋਈ ਪੁੱਛਦਾ ਹੈ ਧੀਰਵਾਲ ਨੂੰ ਸਿਆਣਦਾ ਕੋਈ ਪੁੱਛਦਾ ਹੈ ਉਹ ਸਿਰਫ ਉਹਨਾਂ ਦੀ ਮਜਬੂਰੀ ਸੀ ਗੱਦੀ ਦੇਣੀ ਮਜਬੂਰੀ ਕਰਕੇ ਜੋ ਤਾਂ ਨਾ ਹੈ ਪੈਗਾ ਤੇ ਸੀ ਪੈਨਾਂ ਦੇ ਸੀ ਜੋਗੀਆਂ ਨੇ ਸੀ ਗੱਦੀ ਹਾਂ ਆ ਜੋਗੀਆਂ ਨੇ ਉਹਨਾਂ ਸੀ ਪੈਨਾਂ ਨਹੀਂ ਦਿੱਤੀ ਹੈ ਵੀ ਪਹਿਲਾਂ ਉਹਦਾ ਹੀ ਮੁੰਡਾ ਹੈ ਇਹ ਵਿਚਾਲੂ ਕਹਿਣ ਨੂੰ ਆਵੇ ਹੋਰਾਂ ਦਾ ਹੀ ਮੁੰਡਾ ਹੈ ਕੋਈ ਇੱਕੋ ਮਤ ਸੀ ਸਾਡੀ ਵੀ ਉਹਦੀ ਵੀ ਇੱਕੋ ਮਤ ਸੀ ਰੌਲਾ ਪਾ ਲਾਂਗੇ ਵਿੱਚੋਂ ਗੱਲ ਬਣੀ ਨਾ ਫਿਰ ਵੀ ਕਿੰਨਾ ਚਿਰ ਤਾਂ ਨਾਲੇ ਲਾਇਆ ਇਹ ਰਲ ਕੇ ਚਲੇ ਗਿਆ ਇਹਨੇ ਨੇ ਬਹੁਤ ਕੁਝ ਇਹਨਾਂ ਨੇ ਲਿਖਿਆ ਹੋਇਆ ਜੇ ਉਹਨੂੰ ਪੜ੍ਹੀਏ ਤਾਂ ਹੋਰੇ ਕੋਈ ਨਕਸ਼ਾ ਬਣਦਾ ਸਿੱਖੀ ਦਾ ਦੋਸੀਆਂ ਹਾਂ ਉਹਦਾ ਭਗਾਣੀ ਸਾਹਿਬ ਦੇ ਚੱਲ ਕੇ ਭੱਜੇ ਨਹੀਂ ਭੱਜ ਗਏ ਤੇ ਗਏ ਜਾ ਕੇ ਬਾਈ ਧਾਰੀਆਂ ਨਾਲ ਰਲ ਕੇ ਅੰਦਰ ਉਹੀ ਇਰਖਾ ਸੀ ਕਦੇ ਬਚ ਗਏ ਕਿਰਪਾਲ ਦਾਸ ਕੱਲਾ ਰਹਿ ਗਿਆ ਬਾਕੀ ਕਦੇ ਬਚ ਗਏ ਪਹਿਲੇ ਉਹ ਵੀ ਹਿੰਦੂ ਅਸੀਂ ਵੀ ਹਿੰਦੂ ਅਸੀਂ ਉਹਨਾਂ ਦੇ ਖਿਲਾਫ ਕਿਉਂ ਲੜੀ ਦਸ ਪਾਸ਼ਾ ਨੇ ਕਿਹਾ ਲੜਨਾ ਪਊਗਾ ਜਾਓ ਹੁਣ ਜੰਗ ਕਰਨੀ ਹੈ ਉਹਨੇ ਕਿਹਾ ਉਹ ਹਿੰਦੂ ਅਸੀਂ ਹਿੰਦੂ ਉਹਨਾਂ ਦਾ ਜਾਗਿਆ ਹੇਜ ਗੁਰੂ ਘਰ ਨੂੰ ਛੱਡ ਗਏ ਅੰਦਰੋਂ ਦਾ ਹੋਰ ਗੱਲ ਸੀ ਨਾ ਉਹ ਇਹ ਜਾਗਿਆ ਉਹ ਸਰਬਾ ਦਾ ਕਲਰ ਰਹਿ ਗਿਆ